ਮਾਰੂ ਮਹੱਲਾ ਪਹਿਲਾ ਘਰੀ ਰਹੋ ਰੇ ਮਨ ਮੁਗਧ ਇਆਣੇ RAM ਜਪੋ ਅੰਤਰ ਗਤੀ ਧਿਆਨੇ ਲਾਲਚ ਛੋੜ ਰਚੋ ਅਪਰੰਪਰ ਯੂ ਪਾਵੋ ਮੁਕਤ ਦੁਆਰਾ ਹੈ ਘਰੀ ਰਹੋ ਰੇ ਮਨ ਮੁਗਧ ਇਆਣੇ ਇਹ ਮਨ ਮੁਗਧ ਮੁਗਧ ਮਨ ਇਆਣੇ ਕਰ ਹੀ ਰਹੋ ਆਪਣੇ ਹਿਰਦੇ ਅੰਤਰ ਧਿਆਨ ਹੋ ਕੇ ਹੀ ਰਹੋ ਰਾਮ ਜਪੋ ਅੰਤਰਗਤੀ ਧਿਆਨ RAM ਜਪੋ RAM ਨੂੰ ਜਪੋ ਅੰਦਰ ਆਪਣੇ ਅੰਦਰ ਆਰਾਮ ਅੰਤਰਗਤੀ ਇਹੀ ਅੰਤਰਗਤੀ ਹੈ ਇਹ ਗਤੀ ਪਲਟ ਜੂਗੀ ਹਾਲਤ ਜਿਹੜੀ ਅਵਸਥਾ ਪਲਟ ਜੂਗੀ ਫਿਰ ਇਹਦੇ ਨਾਲ ਅੰਤਰਗਤੀ ਧਿਆਨ ਨੇ ਧਿਆਨ ਨਾਲ ਇੱਕ ਇਹਨੂੰ ਤ੍ਰਿਪਲ ਪਲਟੀਏ ਕਹਿੰਦੇ ਨੇ ਕੋਈ ਤ੍ਰਿਪਲ ਪਲਟਿਆ ਧਿਆਨ ਵੀ ਅੰਦਰ ਹੈ ਰਾਮ ਵੀ ਅੰਦਰ ਹੈ ਜਪਣ ਵਾਲਾ ਵੀ ਅੰਦਰ ਹੈ ਬੁੱਧੀ ਵੀ ਅੰਦਰ ਹੈ ਧਿਆਨ ਮਨ ਹੈ ਜਪਣ ਵਾਲੀ ਬੁੱਧੀ ਹੈ ਤੇ ਰਾਮ ਅੰਦਰ ਹੀ ਹੈ ਇੰਨੇ ਅੰਦਰ ਹੀ ਨੇ ਤਿੰਨੇ ਪਲਟ ਗਏ ਮਾਇਆ ਵੱਲੋਂ ਪਲਟ ਗਏ ਸਾਰੇ ਅੰਤਰਗਤ ਧਿਆਨ ਨੇ ਇਹੀ ਗੱਤ ਪਾਈ ਹੈ ਇਸ ਨੂੰ ਕਹਿੰਦੇ ਅੰਤਰਗਤ ਗੱਤ ਪਾਈ ਵਿਸਰਾਮ ਗੱਤ ਪਾਏ ਵਿਸਰਾਮ ਇਹੀ ਹੈ ਇੱਥੇ ਵਿਸਰਾਮ ਹੋ ਜਾਊਗਾ ਟਿਕਾ ਆ ਜਾਊਗਾ ਲਾਲਚ ਛੋੜ ਰਚੋ ਪਰੰਪਰ ਤੂੰ ਪਾਵੋ ਮੁਕਤ ਦੁਆਰਾ ਹੈ ਬਾਲਾ ਸੰਸਾਰ ਦਾ ਲਾਲਚ ਛੱਡ ਦੋ ਰਚੋ ਪਰੰਪਰ ਰਾਮ ਪਰੰਪਰ ਹੈ ਪਰੇ ਤੋਂ ਪਰੇ ਹੈ ਸਰ ਵਿਆਪੀ ਹੈ ਰਾਮ ਉਹਦੇ ਨਾਲ ਰਜੋ ਉਹਦੇ ਨਾਲ ਰਚਮਿਤ ਜਾਓ ਤੂੰ ਪਾਵੋ ਮੋਕ ਦੁਆਰਾ ਹੈ ਬਕਾਰਾਂ ਤੋਂ ਮੁਕਤੀ ਮਿਲ ਜੂਗੀ ਇਸ ਤਰੀਕੇ ਨਾਲ ਬਕਾਰ ਸੰਸਾਰ ਚ ਨੇ ਜਿਹੜੇ ਬਕਾਰ ਨੇ ਇਹਨਾਂ ਤੋਂ ਮੁਕਤ ਮੁਕਤੀ ਪ੍ਰਾਪਤ ਹੋ ਜੂਗੀ ਹਾਂਜੀ ਜਿਸ ਬਿਸਰੀਐ ਜਮ ਜੋਹਣ ਲਾਗੈ ਸਭ ਸੁਖ ਜਾਹੇ ਦੁਖਾਂ ਫੁਨ ਆਗੈ RAM ਨਾਮ ਜਪ ਗੁਰਮੁਖ ਜੀੜੇ ਇਹ ਪਰਮ ਤਤ ਵਿਚਾਰਾ ਹੈ ਜਿਸ ਰਾਮ ਨੂੰ ਬਿਸਰੇ ਤੇ ਜਿਹੜਾ ਜਾਮਾ ਨਾ ਉਹ ਫਿਰ ਰਸ ਲੈਂਦਾ ਜੋਹਣ ਲਾਗੈ ਜਮ ਨਿਗਾ ਰੱਖਦਾ ਫਿਰ ਖਾਣ ਖਾਣਾ ਇਹਨੂੰ ਟਾਈਮ ਤੇਰੇ ਉਹ ਗਣ ਲੱਗ ਜਾਂਦਾ ਸਾਹ ਫਿਰ ਜਮ ਸਾਹ ਜਿਹੜੇ ਗਣਵੇਂ ਨੇ ਉੱਥੇ ਧਿਆਨ ਲਾ ਲੈਂਦਾ ਵੀ ਹੁਣ ਕਿੰਨੇ ਸਾਹ ਲੈ ਲੈ ਕਿੰਨੇ ਰਹਿੰਦੇ ਨੇ ਜਦੋਂ ਦਸਰਦਾ ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਂਦੀ ਹੈ ਸਭ ਸੁੱਖ ਜਾਣੇ ਸਾਰੇ ਸੁੱਖ ਚਲੇ ਜਾਂਦੇ ਨੇ ਸੁੱਖਾਂ ਦਾ ਨਾਸ ਹੋ ਜਾਂਦਾ ਹੈ ਦੁੱਖਾਂ ਤੋਂ ਆਗਾ ਅੱਗੋਂ ਦੁੱਖ ਘੇਰ ਲੈਂਦੇ ਨੇ ਦੁੱਖ ਅੱਗਾ ਘੇਰ ਲੈਂਦੇ ਨੇ ਰਾਮ ਨਾਮ ਜਪ ਗੁਰਮੁਖ ਜਿਹੜੇ ਇਹ ਗੁਰਮੁਖੀ ਜਿਹੜੇ ਰਾਮ ਨਾਮ ਜਪ ਇਸ ਕਰਕੇ ਤੂੰ ਤੂੰ ਨਾ ਵਿਸਰ ਇਹ ਪਰਮ ਤਤ ਵਿਚਾਰਾ ਹੈ ਇਹੀ ਪਰਮ ਤਤ ਦੀ ਵਿਚਾਰ ਇਹੀ ਹੈ ਸਭ ਤੋਂ ਉੱਤਮ ਵਿਚਾਰ ਇਹੀ ਪਰਮ ਵਿਚਾਰ ਇਹੀ ਹੈ ਤਤ ਵਿਚਾਰ ਇਹੀ ਹੈ ਹਾਂਜੀ ਹਰੀ ਹਰੀ ਨਾਮ ਜਪੋ ਰਸ ਮੀਠਾ ਗੁਰਮੁਖੀ ਹਰੀ ਰਸ ਅੰਤਰ ਡੀਠਾ ਅਹਨਿਸ ਰਾਮ ਰਹੋ ਰੰਗ ਰਾਤੇ ਇਹ ਜਪ ਤਪ ਸੰਜਮ ਸਾਰਾ ਹੈ ਜਿਹੜਾ ਹਰ ਨਾਮ ਨੂੰ ਸਮਝਣਾ ਹੈ ਗੁਰਬਾਣੀ ਨੂੰ ਸਮਝਣਾ ਬਹੁਤ ਮਿੱਠਾ ਰਸ ਹੈ ਗੁਰਬਾਣੀ ਨੂੰ ਧਿਆਨ ਨਾਲ ਬਹੁਤ ਸਹਿਜ ਅਵਸਥਾ ਛੋ ਕੇ ਵਿਚਾਰੋ ਇਹ ਤਾਂ ਬਹੁਤ ਮਿੱਠਾ ਰਸ ਪ੍ਰਾਪਤ ਹੁੰਦਾ ਹੈ ਗੁਰਮੁਖ ਹਰ ਰਸ ਅੰਤਰ ਢੀਠਾ ਗੁਰਮੁਖਾਂ ਨੇ ਇਹ ਹਰ ਰਸ ਅੰਦਰੇ ਦੇਖ ਲਿਆ ਅੰਦਰ ਇਹ ਹਰ ਰਸ ਦੇ ਦਰਸ਼ਨ ਕੀਤੇ ਨੇ ਅੰਦਰੇ ਰਾਮ ਹੈ ਵਿਚਾਰ ਕਰਨੀ ਹੈ ਅੰਦਰੇ ਧਿਆਨ ਤੇ ਅੰਦਰੋਂ ਹੀ ਪ੍ਰਾਪਤ ਹੈ ਇਸ ਰਸ ਦੀ ਤੇਰਾ ਰਸ ਹੀ ਮਿਲਦਾ ਹੈ ਇਹ ਨਾਮ ਰਸ ਹੈ ਅੰਦਰੋਂ ਹੀ ਮਿਲਦਾ ਹੈ ਗੁਰਮੁਖੀ ਹਜ਼ਰਤ ਅੰਤਰੀ ਹੀ ਦੇਖਾ ਅੰਦਰ ਦੇਖਿਆ ਗੁਰਮੁਖਾਂ ਨੇ ਦੱਸਿਆ ਅੰਦਰ ਹੀ ਹੈ ਐਨਸ ਰਾਮ ਰਹੋ ਰੰਗ ਰਾਤੇ ਇਸ ਤਰੀਕੇ ਨਾਲ ਐਨਸ ਹਰ ਵੇਲੇ ਦਿਨ ਰਾਤ ਇਸ ਰੰਗ ਦੇ ਵਿੱਚ ਰੰਗੇ ਰਹੋ ਇਹ ਜਪ ਤਪ ਸੰਜਮ ਸਾਰਾ ਹੈ ਜਿਹੜੇ ਦੁਨਿਆਵੀ ਜਪ ਤਪ ਨੇ ਅਰ ਸੰਜਮ ਨੇ ਇਹਨਾਂ ਸਾਰਿਆਂ ਦਾ ਸਾਰ ਇਹ ਹੈ ਉਹ ਬਾਕੀ ਜਿਹੜੇ ਦੁਨਿਆਵੀ ਜਪ ਤਪ ਨੇ ਉਹਨਾਂ ਦਾ ਸਾਰ ਹੈ ਇਹ ਉਹ ਜਪ ਤਪ ਕੁਝ ਨਹੀਂ ਹੈਗੇ ਇਹ ਅਜਪਾ ਜਾਪ ਹੈ ਦੁਨਿਆਵੀ ਜਪ ਤਪ ਫੋਕਟ ਕਰਮ ਨੇ ਸਾਰੇ ਇਹ ਜਪ ਤਪ ਉਹਨਾਂ ਜਪਾਂ ਤਪਾਂ ਦਾ ਸਾਰਿਆਂ ਦਾ ਨਿਚੋੜ ਇਹ ਹੈ ਸਾਰੇ ਇਹ ਹੈ ਗੁਰਮੁਖੀ ਹਰ ਰਸ ਅੰਤਰ ਡੀਠਾ ਇਹਦਾ ਕੀ ਅਰਥ ਬਣਦਾ ਹੈ ਜੀ ਹਰ ਰਸ ਜਿਹੜਾ ਹੈ ਨਾਮ ਰਸ ਹੈ ਗੁਰਮੁਖਾਂ ਨੇ ਅੰਦਰ ਹੀ ਲੱਭ ਲਿਆ ਇਹ ਕੋਈ ਜੀਵ ਨਾਲ ਪੀਣ ਵਾਲੀ ਚੀਜ਼ ਤਾਂ ਨਹੀਂ ਹੈ ਨਾ ਨਾ ਅੰਦਰ ਜੀਵ ਨਾਲ ਪੀਣ ਵਾਲਾ ਕੀ ਹੈ ਜੀਵ ਤਾਂ ਬਾਹਰ ਹੈ ਜੀਵ ਅੰਦਰ ਕਿੱਥੇ ਹੈ ਕੁਝ ਸੰਸਥਾਵਾਂ ਗਲਤ ਪ੍ਰਚਾਰ ਕਰਦੀਆਂ ਵੀ ਹਰ ਰਸ ਜੀਵ ਨੂੰ ਆਉਂਦਾ ਉਹ ਫਿਰ ਸੰਸਥਾਵਾਂ ਦੋ ਨੰਬਰ ਦੀਆਂ ਨੇ ਨਾ ਦੋ ਨੰਬਰ ਦੇ ਸੰਤਾਂ ਦੀਆਂ ਸੰਤਾਵਾਂ ਨੇ ਉਹ ਠੀਕ ਹੈ ਇਹ ਦੱਸਤਾ ਵੀ ਗੁਰਮੁਖੀ ਹਰ ਰਸ ਅੰਤਰ ਡੀਠਾ ਇਹ ਗਿਆਨ ਦੀ ਗੱਲ ਹੈ ਜੀ ਸੱਤ ਹੈ ਉਹ ਨਾਮ ਦੀ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਵਿੱਚ ਇਸ ਦਾ ਵਿਸਰਾਮ ਉਹ ਹੈ ਹਾਂਜੀ RAM ਨਾਮ ਗੁਰਬਚਨੀ ਬੋਲੋ ਸੰਤ ਸਭਾ ਮੈਂ ਇਹ ਰਸ ਟੋਲੋ ਗੁਰਮਤਿ ਖੋਜ ਲਹੋ ਕਰ ਆਪਣਾ ਬਹੁੜ ਨਾ ਗਰਭ ਮਝਾਰਾ ਹੈ ਰਾਮ ਨਾਮ ਗੁਰਬਚਨੀ ਬੋਲੋ ਰਾਮ ਨਾਮ ਜੇ ਬੋਲਣਾ ਗੁਰਬਾਣੀ ਨੂੰ ਸਮਝ ਕੇ ਫਿਰ ਬੋਲੋ ਬਾਣੀ ਨੂੰ ਵਿਆਖਿਆ ਕਰਨੀ ਹੈ ਹੀ ਰਾਮ ਨਾਮ ਬੋਲਣ ਗੁਰਬਚਨੀ ਬੋਲੋ ਸੰਤ ਸਭਾ ਮੈਂ ਇਹ ਰਸ ਢੋਲੋ ਗੁਰਮੁਖ ਇਕੱਠੇ ਹੋ ਕੇ ਵਿਚਾਰ ਕਰੋ ਇਹ ਰਸ ਨੂੰ ਲੱਭ ਲੋ ਖੋਜ ਕੇ ਗੁਰਬਾਣੀ ਤੋਂ ਵਿਚਾਰ ਕੇ ਸੰਤ ਸਭਾ ਮੈਂ ਇਹ ਰਸ ਢੋਲੋ ਇਕੱਠੇ ਹੋ ਕੇ ਵਿਚਾਰ ਕਰਕੇ ਰਸ ਢੋਲ ਲੱਭ ਲੋ ਗੁਰਬਾਣੀ ਹੈਗਾ ਖੋਲੋ ਦਾ ਲੋ ਖੋਜਣਾ ਜੀ ਹਾਂ ਕੋਈ ਹੋਈ ਖੋਇਆ ਹੋਇਆ ਜਾਂ ਨਾਮ ਨਾਮ ਪਤਾ ਕਿਹਨੂੰ ਜੇ ਨਾਮ ਪਤਾ ਹੋਵੇ ਤਾਂ ਇੱਕ ਦੂਜੇ ਨਾਲ ਲੱਗਦਾ ਕਿਉਂ ਫਿਰ ਨਾਮ ਕਰਤਾ ਤਾਂ ਸੈਮੀਨਾਰ ਕਰੀ ਜਾਂਦੇ ਨੇ ਕਿੰਨਾ ਚੱਲਦੇ ਨਾਮ ਦਾ ਤਾਂ ਪਤਾ ਹੀ ਕਿਸੇ ਨੂੰ ਕੁਝ ਨਹੀਂ ਗੁਰਮਤਿ ਖੋਜ ਲਹੋ ਕਰ ਆਪਣਾ ਬਹੁਤ ਨਗਰਬ ਗਰਭ ਰਿਹਾ ਹੈ ਗੁਰਮਤ ਨੂੰ ਲੈ ਕੇ ਗੁਰਬਾਣੀ ਨੂੰ ਲੈ ਕੇ ਆਪਣਾ ਘਰ ਟੋੜ ਲੋ ਖੋਜ ਲਹੋ ਕਰ ਆਪਣਾ ਖੋਜ ਕੇ ਆਪਣਾ ਘਰ ਸਭ ਕਰ ਲੋ ਨਿਜ ਘਰ ਆਪਣਾ ਘਰ ਬਾਹਰ ਨਹੀਂ ਹੈ ਆਤਮਾ ਦਾ ਘਰ ਬਾਹਰ ਨਹੀਂ ਹੈ ਕਿਤੇ ਦਰ ਹੈ ਹਿਰਦਾ ਘਰ ਹੈ ਜੇ ਤ੍ਰਿਕੁਟੀ ਘਰ ਹੁੰਦਾ ਤਾਂ ਖੋਜਣ ਦੀ ਗੱਲ ਨਹੀਂ ਸੀ ਹੋਣੀ ਗੁਰਮਤੀ ਗੁਰਮਤਾਂ ਨਾਲ ਖੋਜਣਾ ਸੀ ਜਿਹੜਾ ਉਹਨਾਂ ਦਾ ਖੋਜਿਆ ਹੋਇਆ ਉਹ ਗੁਰਮਤਾ ਵਾਲਾ ਨਹੀਂ ਹੈ ਤ੍ਰਿਕੁਟੀ ਦਾ ਸੁਨਾਰ ਨਹੀਂ ਹੁੰਦੀ ਇਹ ਤਾਂ ਹੀ ਲਿਖਿਆ ਹੈ ਗੁਰਮਤੀ ਲੈ ਕੇ ਇਹਦੇ ਨਾਲ ਖੋਜੋ ਦਾ ਸੁਨਾਰ ਕੀ ਹੈ ਪਰ ਆਪਣਾ ਕੀ ਲੋੜ ਸੀ ਜੇ ਪਹਿਲਾਂ ਹੀ ਜੋਗੀਆਂ ਨੂੰ ਪਤਾ ਹੁੰਦਾ ਲਿਖਣ ਦੀ ਲੋੜ ਕੀ ਸੀ ਹੁਣ ਫੇਰ ਉਹੀ ਗੱਲ ਕਹੀ ਜਾਂਦੇ ਨੇ ਬਾਣੀ ਵੀ ਪੜੀ ਜਾਂਦੇ ਨੇ ਗੱਲ ਫੇਰ ਉਹੀ ਉਹਨਾਂ ਵਾਲੀ ਉਹ ਕਹੀ ਜਾਂਦੇ ਨੇ ਅਸਲ 'ਚ ਸਾਰਾ ਸ੍ਰੀ ਚੰਦ ਕੰਪਨੀ ਸੀ ਜਿਹੜੀ ਉਹਨਾਂ ਦਾ ਪ੍ਰਚਾਰ ਹੈ ਜੋਗੀਆਂ ਦਾ ਪ੍ਰਚਾਰ ਹੈ ਜੋਗੀਆਂ ਨੇ ਇਸੇ ਕਰਕੇ ਸ੍ਰੀ ਚੰਦ ਨੂੰ ਆਪਣੇ ਨਾਲ ਜੋੜਿਆ ਸੀ ਉਹਨਾਂ ਨੇ ਆਪਣੀ ਕਦਮ ਕਰਕੇ ਦਿਖਾਤੀ ਜੋਗੀਆਂ ਨੇ ਜੋ ਕਰਨੀ ਸੀ ਹਾਂਜੀ ਸਚ ਤੀਰਥਿ ਨਾਵੋ ਹਰੀ ਗੁਣ ਗਾਵੋ ਤਤ ਵਿਚਾਰੋ ਹਰੀ ਲਿਵ ਲਾਵੋ ਅੰਤ ਕਾਲ ਜਮ ਜੋ ਨਾ ਸਾਕੈ ਹਰੀ ਬੋਲੋ RAM ਪਿਆਰਾ ਹੈ ਗੁਰਬਾਣੀ ਦਾ ਸੱਚ ਖੋਜ ਲੋ ਸੱਚ ਨਾਲ ਮਨ ਨੂੰ ਮਾਂਜੋ ਸੱਚ ਤੀਰਥ ਨਾਵੋ ਹਰ ਗੁਣ ਗਾਵੋ ਸੱਚ ਦੇ ਨਾਲ ਜੁੜੇ ਰਹੋ ਗੁਰਬਾਣੀ ਦੇ ਸੱਚ ਨਾਲ ਮਨ ਨੂੰ ਮੰਨਦੇ ਰਹੋ ਮਨ ਨੂੰ ਨਲਾਉਂਦੇ ਰਹੋ ਸ਼ਬਦ ਨਾਲ ਜੁੜੇ ਰਹੋ ਗੁਰਬਾਣੀ ਨਾਲ ਜੁੜੇ ਰਹੋ ਇਹੀ ਸੱਚ ਤੀਰਥ ਹੈ ਗੁਰਬਾਣੀ ਨਾਲ ਜੁੜੇ ਰਹਿਣਾ ਗੁਰਬਾਣੀ ਵਿਚਾਰਦੇ ਰਹਿਣਾ ਇਹੀ ਸੱਚ ਤੀਰਥ ਹੈ ਇਹਦੇ ਨਾਲੇ ਮਨ ਸਾਫ਼ ਹੋਊਗਾ ਹਰ ਗੁਣ ਗਾਓ ਗੁਰਬਾਣੀ ਜਿਹੜੀ ਦੇ ਗੁਣ ਗਾਇਆ ਨਾ ਗੁਰਬਾਣੀ ਆਪਣੇ ਆਪ ਦੇ ਗੁਣ ਗਾਇਆ ਨਾ ਇਹਨੂੰ ਪੜ੍ਹਨਾ ਵਿਚਾਰਨਾ ਇਹ ਗੁਣ ਨਾ ਗੁਣ ਗਾਓ ਤਤ ਵਿਚਾਰੋ ਹਰਿ ਲਿਵ ਲਾਵੋ ਹਾਂ ਤਤ ਵਿਚਾਰੋ ਹਰਿ ਲਿਵ ਲਾਵੋ ਤਤ ਨੂੰ ਵਿਚਾਰ ਲਓ ਗੁਰਬਾਣੀ ਦਾ ਜੋ ਸੱਚ ਹੈ ਉਹਨੂੰ ਵਿਚਾਰ ਲਓ ਅੰਤਰਾਤਮਾ ਨਾਲ ਜੁੜੇ ਰਹੋ ਤੋ ਅੰਤਰਾਤਮਾ ਨਾਲ ਜੁੜੀ ਰਹੇ ਅੰਤਕਾਲ ਜਮ ਜੋ ਹੋ ਨਾ ਸਕਾ ਹੈ ਅੰਤਕਾਲ ਜਦ ਆਊਗਾ ਜਮ ਝਾਕੂਗਾ ਵੀ ਤੁਹਾਡੇ ਵੱਲ ਜਿਹੜਾ ਅੰਤਰ ਧਿਆਨ ਹੈ ਉਹਦੇ ਵੱਲ ਜਮ ਨਹੀਂ ਝਾਕਦਾ ਜਿਹੜਾ ਤਿਰਕੁਟੀ ਜਾ ਜਮ ਉਹਦੇ ਵੱਲ ਝਾਕਦਾ ਜਮ ਦਾ ਡੰਡ ਮੂੰਡ ਦੇ ਵਿੱਚ ਲੱਗਦਾ ਹੈ ਮੂੰਡ ਤਿਰਕੁਟੀ ਹੈ ਜਾਂ ਕਬੀਰ ਨੇ ਕਿਹਾ ਜਮ ਦਾ ਡੰਡ ਮੂੰਡ ਮੇ ਲੱਗਾ ਹੈ ਮੂੜ ਦਾ ਫਿਰ ਤਿਰਕੁਟ ਹੈ ਉੱਥੇ ਜਿਹਦਾ ਦਸ ਬਜ਼ਾਰ ਉੱਥੇ ਆ ਉਹਦੇ ਜਮ ਦਾ ਡੰਡਾ ਪੈਂਦਾ ਜਿਹਦਾ ਹਿਰਦਾ ਉੱਥੇ ਨਹੀਂ ਪੈਂਦਾ ਮੂੜ ਲਿਖਣ ਦਾ ਮਤਲਬ ਇਹ ਸੀਗਾ ਅੰਤਕਾਲ ਜਮ ਜੋ ਨਾ ਠਾਕਾ ਪਰ ਬੋਲੋ RAM ਪਿਆਰਾ ਹੈ ਬਸ RAM ਦੇ ਪਿਆਰੇ ਹਰ ਜਗ ਬੋਲਦੇ ਨੇ ਤਾਂ ਜਮ ਉਧਰ ਝਾਕਦਾ ਹੀ ਨਹੀਂ ਤੁਸੀਂ ਹਰ ਬੋਲਦੇ ਰਹੋ ਆਪਣਾ ਆਪਣੀ ਗੁਰਬਾਣੀ ਦੀ ਗੱਲ ਕਰਦੇ ਰਹੋ ਚਲੇ ਜਾਓ ਤੇ ਜਮ ਤਾਂ ਇਧਰ ਝਾਕਦਾ ਵੀ ਨਹੀਂ ਸਰੀਰ ਤਾਂ ਆਪੇ ਐ ਲੈ ਜਾਣਾ ਸੱਪ ਦੀ ਕੰਜ ਆਪੇ ਰਹਿ ਜਾਂਦੀ ਹੈ ਸੱਪ ਚੱਲਦਾ ਰਹਿੰਦਾ ਕੰਜ ਪਤਾ ਹੀ ਨਹੀਂ ਕਿੱਥੇ ਰਹਿ ਜਾਂਦੀ ਹੈ ਤੁਸੀਂ ਆਪਣੇ ਤੁਰਦੇ ਜਾਓ ਗਾਂ ਤੇ ਗਾਂ ਸ਼ਬਦ ਵਿਚਾਰ ਚੱਲਦੇ ਤੇ ਅੱਗੇ ਤੁਰਦੇ ਚਲੇ ਜਾਓ ਆ ਜਿਹੜੀ ਕੰਜਾ ਸਰੀਰ ਆਪੇ ਲੈ ਜੂ ਪਤਾ ਹੀ ਨਹੀਂ ਕਦ ਲੈ ਜਾਣਾ ਹੈ ਪਤਾ ਹੀ ਲੱਗਣਾ ਕਦ ਛੁੱਟ ਜਾਣਾ ਛੁੱਟੀ ਤਾਂ ਪਹਿਲਾਂ ਹੀ ਹੁੰਦੀ ਹੈ ਅਸਲ 'ਚ ਜਿਹਦੀ ਤਿਰਕੁਟੀ ਛੁੱਟੀ ਹੋਈ ਹੈ ਉਹਦੀ ਕੰਜ ਅੱਡ ਹੋਈ ਹੋਈ ਹੈ ਹਾਂਜੀ ਸਤਿਗੁਰ ਪੁਰਖ ਦਾਤਾ ਵਡਦਾਣਾ ਜਿਸ ਅੰਤਰ ਸਾਚ ਸੋ ਸ਼ਬਦ ਸਮਾਣਾ ਜਿਸ ਕੋ ਸਤਗੁਰ ਮੇਲ ਮਿਲਾਏ ਇਸ ਚੂਕਾ ਜਮ ਭੈ ਭਾਰਾ ਹੈ ਸਤਗੁਰ ਪੁਰਖ ਦਾਤਾ ਵਰਦਾਨਾ ਸਤਗੁਰ ਪੁਰਖ ਤਾਂ ਦਾਤਾ ਹੈ ਬਹੁਤ ਵੱਡਾ ਦਾਨ ਦੇਣ ਵਾਲਾ ਹੈ ਇਹ ਤੋਂ ਵੱਡਾ ਤਾਂ ਕੋਈ ਦਾਨੀ ਹੈ ਹੀ ਨਹੀਂ ਇਹ ਤੋਂ ਵੱਡਾ ਦਾਨੀ ਕੋਈ ਨਹੀਂ ਹੈ ਸਤਗੁਰ ਪੁਰਖ ਤੋਂ ਵੱਡਾ ਜਿਹਨੇ ਨਾਮ ਦਾ ਦਾਨ ਦੇਣਾ ਨਾਮ ਤੋਂ ਵੱਡੀ ਕੋਈ ਦਾਤ ਹੈ ਨਹੀਂ ਜਿਸ ਅੰਤਰ ਸਾਚ ਸੋ ਸ਼ਬਦ ਸਮਾਣਾ ਜਿਹਦੇ ਅੰਦਰ ਸੱਚ ਹੈ ਜਿਹਨੇ ਅੰਦਰ ਉਹ ਸੱਚ ਲੱਭ ਲਿਆ ਜਿਹਦੇ ਅੰਦਰ ਕੂਟ ਕਪਟ ਨਹੀਂ ਹੈ ਉਹ ਕੂਟ ਕਪਟ ਹੈ ਜਿਨ੍ਹਾਂ ਦੇ ਅੰਦਰ ਲੋਭ ਹੈ ਕੂਟ ਕਪਟ ਹੈ ਜਿਸ ਅੰਤਰ ਸਾਚ ਸੋ ਸ਼ਬਦ ਸਮਾਣਾ ਜਿਹਦੇ ਅੰਦਰ ਸੱਚ ਹੈ ਉਹ ਤਾਂ ਸ਼ਬਦ ਗੁਰੂ ਜੀ ਸਮਾਇਆ ਹੋਇਆ ਉਹ ਤੁਰਕੀ ਬਾਣੀ ਦੇ ਵਿੱਚ ਲੀਨ ਹੈ ਉਹ ਹੁਕਮ ਦੇ ਵਿੱਚ ਸਮਾਇਆ ਰਹਿੰਦਾ ਜਿਸ ਕੋ ਸਤਗੁਰ ਮੇਲ ਮਿਲਾਏ ਸਤਗੁਰ ਜੀ ਦੇ ਨਾਲ ਮੇਲ ਕੇ ਮਿਲਾ ਲਵੇ ਨਾ ਸਤਗੁਰ ਪਹਿਲਾਂ ਆਪਣੇ ਨਾਲ ਮੇਲਦਾ ਫਿਰ ਮਿਲਾਉਂਦਾ ਸ਼ਬਦ ਨਾਲ ਜਿਸ ਕੋ ਸਤਗੁਰ ਮੇਲੀ ਮਿਲਾਏ ਮੇਲ ਕੇ ਆਪਣੇ ਨਾਲ ਗਾਹਾਂ ਮਿਲਾਵੇ ਸ਼ਬਦ ਨਾਲ ਸੁਰਤ ਨੂੰ ਆਪਣੀ ਨੂੰ ਪਹਿਲਾਂ ਸੁਰਤ ਨੂੰ ਆਪ ਆਪਣੇ ਨਾਲ ਜੋੜੇ ਜਿਹੜੇ ਅੰਤਰਮੁਖੀ ਕਰੇ ਸੁਰਤ ਨੂੰ ਆਪਣੇ ਹੱਥ 'ਚ ਫੜੇ ਮਨ ਨੂੰ ਫਿਰ ਜੋੜ ਦਵੇ ਸ਼ਬਦ ਗੁਰੂ ਨੂੰ ਮੇਲ ਮਿਲਾਏ ਇਸ ਚੂਕਾ ਜੰਮ ਭੈ ਭਾਰਾ ਹੈ ਉਹਨੂੰ ਜੰਮ ਦਾ ਜਿਹੜਾ ਭੈ ਆ ਨਾ ਆ ਬਹੁਤ ਵੱਡਾ ਭੈ ਸਭ ਦੂਰ ਹੋ ਜਾਂਦਾ ਉਹਦਾ ਜਿਸ ਕੋ ਸਤਗੁਰ ਮੇਲ ਹੀ ਮਿਲਾਏ ਇਸ ਚੂਕਾ ਜੰਮ ਪੈ ਭਾਰਾ ਹੈ ਸਤਗੁਰ ਆਪਣਾ ਮੂਲ ਹੈ ਜੀ ਪਰਬ੍ਰਹਮ ਨਾਲ ਫਿਰ ਸਤਗੁਰ ਮੇਲ ਕਰਵਾਉਂਦਾ ਹੈ ਜੀ ਸਤਗੁਰ ਤੋਂ ਇਹ ਵੱਖਰਾ ਥੋੜੀ ਹੈ ਵੱਖਰਾ ਮੰਨਦਾ ਠੀਕ ਹੈ ਜਦੋਂ ਇਹਦਾ ਧਿਆਨ ਹੀ ਦੇ ਨਾਲ ਰਲ ਗਿਆ ਫਿਰ ਆਪੇ ਸਤਗੁਰ ਕਹਾ ਮਿਲ ਗਿਆ ਹੈ ਜੀ ਗੁਰ ਸ਼ਬਦ ਨੇ ਇਹਦਾ ਧਿਆਨ ਮਾਇਆ ਚੋਂ ਖਿੱਚ ਕੇ ਸਤਗੁਰ ਨਾਲ ਮਿਲਾਉਣਾ ਫਿਰ ਗਾਹਾਂ ਸ਼ਬਦ ਗੁਰੂ ਚ ਇਹਦਾ ਮੇਲ ਹੋ ਜਾਣਾ ਹੈ ਹਾਂ ਸ਼ਬਦ ਵਿਚਾਰ ਨਾਲ ਧਿਆਨ ਅੰਦਰ ਰਹਿਣਾ ਜਿਹੜਾ ਗਿਆਨ ਮਿਲਣਾ ਉਹਨੇ ਧਿਆਨ ਬਾਹਰ ਜਾਣੇ ਨਹੀਂ ਦੇਣਾ ਜਾਂ ਕੁਝ ਮਿਲਣ ਲੱਗਦਾ ਨਾ ਗੁਰਬਾਣੀ ਚੋਂ ਫੇਰ ਹੀ ਧਿਆਨ ਬਾਹਰ ਜਾਂਦਾ ਜਿੰਨਾ ਚਿਰ ਕੁਝ ਮਿਲਦਾ ਨਹੀਂ ਉਹਨਾਂ ਚਿਰ ਬਾਹਰ ਜਾਂਦਾ ਉਹਨਾਂ ਚ ਧਿਆਨ ਅੰਦਰ ਟਿਕਦਾ ਹੀ ਨਹੀਂ ਉਹਨਾਂ ਚਿਰ ਤਾਂ ਦਰਵਾਜ਼ੇ ਤੇ ਖੜਾ ਹੈ ਕੰਨ ਬਾਹਰ ਹੈ ਅੱਧਾ ਕੰਨ ਅੰਦਰ ਹੈ ਡੂੜ ਕੰਨ ਬਾਹਰ ਹੈ ਦਾ ਹਾਂਜੀ ਪੰਚ ਤਤ ਮਿਲ ਕਾਇਆ ਕੀਨੀ ਇਸਮੇ RAM ਰਤਨ ਲੈ ਚੀਨੀ ਆਤਮ RAM RAM ਹੈ ਆਤਮ ਹਰੀ ਪਾਈਏ ਸ਼ਬਦ ਵਿਚਾਰਾ ਹੈ ਪੰਜ ਤਤ ਮਿਲੀ ਆਲੇ ਪੰਜ ਤਤ ਹੈ ਨਾ ਪਰਮ ਤਤ ਇਹਦੇ ਮਿਲਾਪ ਨਾਲ ਕਾਇਆ ਕਿੰਨੀ ਅੰਦਰਲੀ ਕਾਇਆ ਤਾਂ ਬਣੀ ਹੈ ਪੰਜ ਤਤ ਦੀ ਜੋਤ ਨੇ ਕਾਇਆ ਬਣਾਈ ਹੈ बाहरली ਮਾਇਆ ਨਹੀਂ ਹੈ ਕਾਇਆ ਹੈ ਪੰਜ ਤੱਤ ਮਿਲ ਕਾਇਆ ਕਿੰਨੀ ਪਰਮ ਤੱਤ ਸੀ ਜਿਹੜਾ ਉਹ ਉਹਨੇ ਆਪਣੀ ਜੋਤ ਛੱਡੀ ਹੈ ਤਾਂ ਕਾਇਆ ਬਣੀ ਹੈ ਉਹਨੇ ਆਪਣਾ ਧਿਆਨ ਜੋੜਿਆ ਇਹ ਪੰਜ ਤੱਤ ਦਾ ਧਿਆਨ ਹੈ ਕਾਇਆ ਹੋਰ ਕੁਝ ਨਹੀਂ ਹੈ ਇਸ ਵਿੱਚ ਰਾਮ ਰਤਨ ਲੈ ਕੀਨੀ ਉਹਦੇ ਚ ਰਾਮ ਰਤਨ ਹੈ ਰਾਮ ਰਤਨ ਉਹਦੇ ਵਿੱਚ ਹੀ ਹੈ ਰਾਮ ਦਾ ਰਤਨ ਕੀ ਹੈ ਰਾਮ ਦਾ ਰਤਨ ਉਹਦੀ ਜੋਤ ਹੈ ਉਹਦਾ ਰੰਗ ਆ ਚੜਿਆ ਹੋਇਆ ਰਾਮ ਦਾ ਹੀ ਰੰਗ ਆ ਜਿਹਨੂੰ ਚਿੱਟਾ ਆਕਾਸ਼ ਕਹਿੰਦੇ ਨੇ ਚਿੱਟਾ ਆਕਾਸ਼ ਆਕਾਸ਼ ਨਹੀਂ ਕਹਿੰਦੇ ਚਿੱਟਾ ਆਕਾਸ਼ ਕਹਿੰਦੇ ਨੇ ਸਫੇਦੀ ਗਿਆਨ ਜਿਹੜੇ ਗਿਆਨ ਦਾ ਦੀਪ ਹੈ ਅੰਦਰ ਗਿਆਨ ਦੀ ਜੋਤ ਹੈ ਜਿਸ ਵਿੱਚ ਰਾਮ ਰਤਨ ਲੈ ਚੀਨੀ ਉਹਨੂੰ ਖੋਜ ਲੋ ਉਹੀ ਹੈ ਉਹੀ ਚੀਨੇ ਹੈ ਉਹੀ ਹੈ ਆਤਮ ਉਹੀ ਹੈ ਆਤਮ ਰਾਮ ਉਹੀ ਆਤਮ ਹੈ ਉਹੀ ਰਾਮ ਹੈ ਆਤਮਾ ਰਾਮ ਇਕੱਠੇ ਨੇ ਉੱਥੇ ਰਾਮ ਦਾ ਹੀ ਆਤਮਾ ਹੈ ਹੋ ਸਕਦਾ ਰਾਮ ਦਾ ਆਪਣਾ ਆਪਾ ਹੀ ਹੈ ਜੋਤ ਉਹ ਆਤਮ ਰਾਮ ਦਾ ਮਤਲਬ ਰਾਮ ਦਾ ਆਤਮ ਰਾਮ ਦਾ ਆਪਣਾ ਆਪਾ ਰਾਮ ਦੀ ਜੋਤ ਜਿਵੇਂ ਸੂਰਜ ਦੀ ਧੁੱਪ ਹੈ ਉਹ ਸੂਰ ਧੁੱਪ ਸੂਰਜ ਦਾ ਹੀ ਆਤਮ ਹੈ ਆਪਣਾ ਆਪਾ ਆਤਮ ਰਾਮ ਰਾਮ ਹੈ ਆਤਮ ਰਾਮ ਹੀ ਆਤਮ ਹੈ ਰਾਮ ਹੀ ਜੋਤ ਹੈ ਰਾਮ ਤੋਂ ਜੋਤ ਪੈਦਾ ਹੋਈ ਹੈ ਰਾਮ ਹੀ ਜੋਤ ਹੈ ਆਤਮ ਹੈ ਹਰ ਪਾਈਏ ਸ਼ਬਦ ਵਿਚਾਰਾ ਹੈ ਇਹ ਤਰੀਕੇ ਨਾਲ ਹੈ ਸ਼ਬਦ ਵਿਚਾਰ ਨਾਲ ਸੋਝੀ ਪਾਈ ਦੀ ਹੈ ਤੇ ਜੋਤ ਪਾਈ ਦੀ ਹੈ ਜਿਹੜਾ ਹਰੀ ਹੈ ਆਤਮ ਹੈ ਸ਼ਬਦ ਵਿਚਾਰ ਨਾਲ ਇੱਥੇ ਤੱਕ ਪਹੁੰਚੀ ਹੈ ਇਹ ਗੱਲ ਦਾ ਪਤਾ ਕਿਵੇਂ ਲੱਗਿਆ ਆਤਮ ਰਾਮ ਰਾਮ ਹੈ ਆਤਮ ਇਹ ਸ਼ਬਦ ਵਿਚਾਰ ਤੋਂ ਪਤਾ ਲੱਗਿਆ ਆਤਮਾ ਕਿੱਥੇ ਹੈ ਇਸ ਅਵਸਥਾ 'ਚ ਆਤਮਾ ਦਾ ਕੀ ਵਜੂਦ ਹੈ ਆਤਮਾ ਹੋ ਗਿਆ ਆਤਮਾ ਤਾਂ ਹੈ ਨਹੀਂ ਅੱਛਾ ਜਦੋਂ ਧਿਆਨ ਅੰਤਰਮੁਖੀ ਹੁੰਦਾ ਹੈ ਤਾਂ ਆਤਮਾ ਆਤਮ ਬਣ ਜਾਂਦੀ ਹੈ ਜੀ ਤਿਰਕੁਟੀ ਛੜਤੀ ਨਾ ਆਤਮ ਹੋ ਗਿਆ ਕੰਨਾ ਉੱਡ ਗਿਆ ਉਹ ਤਿਰਕੁਟੀ ਚ ਆਤਮਾ ਹੈ ਸਰ ਧਿਆਨ ਹੋਈ ਆਤਮ ਰਹਿ ਜਾਂਦੀ ਹੈ ਤੇ ਇਹਦੇ ਨਾਲ ਤਾਂ ਇਹਦੇ ਨਾਲ ਪਰਮਾਤਮਾ ਸ਼ਬਦ ਵੀ ਮਨ ਦੇ ਅਵਸਥਾ ਦਾ ਹੀ ਵਾਚਕ ਹੋਏਗਾ ਗੁਰਬਾਣੀ ਸਾਹਿਬ ਨਾਲ ਕੰਨਾ ਲੱਗਿਆ ਹੋਇਆ ਉਹ ਤਾਂ ਕੋਈ ਲਫ਼ਜ਼ ਜੇ ਨਹੀਂ ਹੈ ਪ੍ਰਾਤਮ ਨੂੰ ਪਰਮਾਤਮਾ ਕਹਿੰਦੇ ਨੇ ਅਸਲ 'ਚ ਪ੍ਰਾਤਮਾ ਨੂੰ ਪਰਮਾਤਮਾ ਕਹਿਣ ਲੱਗੇ ਇਹਨਾਂ ਨੇ ਅਸਲ 'ਚ ਦਾਲ ਉਡਾਈ ਹੈ ਤੇ ਦਾਲ ਰੱਖਦੇ ਫਿਰ ਇਹਨਾਂ ਦੀ ਮੂਰਤੀ ਨਹੀਂ ਸੀ ਬਣਦੀ ਹਾਂਜੀ ਸਾਡੇ ਸਿੱਖ ਜਿਹੜੇ ਟੀਕਾਕਾਰ ਹੈ ਪੰਜ ਦੇ ਅਰਥ ਹਮੇਸ਼ਾ ਪੰਜ ਕਰਨਗੇ ਉਹ ਇਹ ਕਹਿੰਦੇ ਆ ਜਿਹੜਾ ਔਂਕੜ ਲੱਗਿਆ ਨਾ ਵਾਵੇ ਦਾ ਉਹ ਹੈ ਤਤਵ ਬਣਦਾ ਕਹਿੰਦੇ ਪੰਜ ਤਤਵ ਤਮ ਰਾਮ ਰਾਮ ਹੈ ਆਤਮ ਉਹ ਜਿਹੜਾ ਤਤਵ ਹੈ ਉਹੀ ਤਾਂ ਰਾਮ ਸੀ ਜਿਹਨਾਂ ਦਾ ਭਲੇਖਾ ਸੀ ਉਹ ਹਟ ਜਾਣਗੇ ਜਿਹੜੇ ਭਲੇਖਾ ਪਾਉਣ ਵਾਲੇ ਨੇ ਉਹਨਾਂ ਨੇ ਹਟਣਾ ਇੱਕ ਭਲੇਖਾ ਪਾਉਣ ਵਾਲੇ ਨੇ ਇੱਕ ਨੂੰ ਭਲੇਖਾ ਪੈ ਗਿਆ ਜਿਨ੍ਹਾਂ ਨੂੰ ਭਲੇਖਾ ਪੈ ਗਿਆ ਉਹ ਛੱਡ ਜਾਣਗੇ ਜਿਹੜੇ ਭਲੇਖਾ ਪਾਉਣ ਵਾਲੇ ਨੇ ਉਹ ਰਹਿਣਗੇ ਉਹ ਜਿਹੜੇ ਇਹਨਾਂ ਦੇ ਲੀਡਰ ਨੇ ਉਹਦੇ ਨਾਲ ਜਦ ਪੰਜ ਲਾਇਆ ਨਾ 5 ਦੀ ਸੈਂਸ ਵਿੱਚ ਜੇ ਲਾਇਆ ਤਾਂ ਪੰਜ ਲਾਇਆ ਕੰਨਾਂ ਲਾ ਕੇ ਲਾਇਆ ਪੰਜ ਦਾ ਤਾਂ ਕਿਤੇ ਵੀ ਲਫ਼ਜ਼ ਦਾ ਅਰਥ 5 ਹੈ ਹੀ ਨਹੀਂ ਗੁਰਬਾਣੀ 'ਚ ਸੁਪਰੀਮ ਹੈ ਆਪਾਂ ਨੂੰ ਐਵੇਂ ਲੱਗਦਾ ਇਹਦਾ ਪੰਜ ਹੈ 5 ਹੈ ਜਿੱਥੇ ਪੰਜ ਪ੍ਰਵਾਨ ਪੰਜ ਪ੍ਰਧਾਨ ਹੈ ਉੱਥੇ ਵੀ ਪੰਜ ਸੰਤੇ ਹੈ ਹਾਂਜੀ ਉਹ ਪੰਜ ਨੂੰ ਪੰਜ ਨਾਲ ਮਿਲਾਈ ਜਾਂਦੇ ਆ ਐਵੇਂ ਹੀ ਬਣਾਉਂਦੇ ਨੇ ਤੇ ਪੰਜ ਤੱਤ ਕੋ ਤਨ ਚ ਲਿਖਿਆ ਤਾਂ ਹੋਇਆ ਉੱਥੇ ਤਨ ਹੈ ਤੇ ਕਾਇਆ ਨਹੀਂ ਹੈ ਠੀਕ ਹੈ ਉੱਥੇ ਤਨ ਹੈ ਤੇ ਕਾਇਆ ਹਾਂਜੀ ਸਤ ਸੰਤੋਖੀ ਰਹੋ ਜਨ ਭਾਈ ਹਿਮਾ ਗਹੋ ਸਤਗੁਰ ਸ਼ਰਨਾਈ ਆਤਮ ਚੀਨ ਪਰ ਆਤਮ ਚੀਨੋ ਗੁਰ ਸੰਗਤੀ ਇਹ ਨਿਸਤਾਰਾ ਹੈ ਆਤਮ ਪ੍ਰਾਤਮ ਦੋਏ ਆ ਗਏ ਨਾ ਹੁਣ ਵੀ ਹਾਂਜੀ ਸਤ ਸੰਤੋਖ ਰਹੋ ਜਨ ਭਾਈ ਸਤ ਸੰਤੋਖੀ ਪੰਜਾਬੀ ਨਹੀਂ ਹੈਗੀ ਭਾਸ਼ਾ ਅਸਲ ਜਿਹੜੀ ਨੂੰ ਪੰਜਾਬੀ ਮੰਨ ਲਿਆ ਸਤ ਸੰਤੋਖੀ ਰਹੋ ਜਨ ਭਾਈ ਹੈ ਜਨ ਭਾਈ ਇਹ ਗਿਆਨੀ ਜਨੋ ਐਸਾ ਸੰਤੋਖ ਧਾਰਨ ਰੱਖੋ ਕਿ ਟੁੱਟੇ ਹੀ ਨਾ ਕਦੇ ਕਿਸੇ ਕੀਮਤ ਤੇ ਸੰਤੋਖ ਨਹੀਂ ਛੱਡਣਾ ਜਦ ਤੇ ਲੋਕ ਦਾ ਰਾਜ ਨੂੰ ਵੀ ਕਿਛ ਨਾ ਸਮਝੇ ਐਸਾ ਸੰਤੋਖ ਹੋਵੇ ਸਤ ਸੰਤੋਖ ਹੀ ਰਹੋ ਜਨ ਭਾਈ ਸਿਮਰ ਰਹੋ ਸਤਗੁਰ ਸ਼ਰਣਾਈ ਸਤਗੁਰ ਦੀ ਛੜ ਰਹੋ ਬੁਰੇ ਦਾ ਵੀ ਭਲਾ ਕਰਨਾ ਖਿਮਾ ਕਹੋ ਦਾ ਮਤਲਬ ਬੁਰੇ ਦਾ ਭਲਾ ਕਰਨਾ ਗੁੱਸਾ ਨਹੀਂ ਕਰਨਾ ਕਿਸੇ ਤੇ ਗੁੱਸਾ ਮਨ ਨਹੀਂ ਹਟਾਉਣਾ ਗੁੱਸੇ ਦਾ ਤਿਆਗ ਕਰਕੇ ਰਹਿਣਾ ਉਪਕਾਰਾਂ ਦਾ ਤਿਆਗ ਕਰਕੇ ਰਹਿਣਾ ਖਿਮਾ ਦਾ ਆਪਸੇ ਤਿਆਗ ਹੁੰਦਾ ਖਿਮਾ ਕਹੋ ਸਤਗੁਰ ਸ਼ਰਣਾਈ ਸਤਗੁਰ ਦੀ ਛਣ ਲਓ ਐ ਬੁਕਾਰਾਂ ਦਾ ਤਿਆਗ ਰੱਖੋ ਕ੍ਰੋਧ ਦਾ ਮੋਹ ਦਾ ਲੋਭ ਦਾ ਸਭ ਕਾਸੇ ਦਾ ਤਿਆਗ ਆਤਮ ਚੀਨ ਪਰ ਆਤਮ ਚੀਨੋ ਪਹਿਲਾਂ ਆਤਮ ਨੂੰ ਚੀਨੋ ਫਿਰ ਪ੍ਰਾਤਮ ਨੂੰ ਚੀਨੋ ਦੇਖੋ ਪਹਿਲੇ ਦੋਏ ਉੜ ਗਏ ਨਾ ਆਤਮਾ ਦਾ ਕਰਨਾ ਨਾ ਪ੍ਰਾਤਮਾ ਦਾ ਕਰਨਾ ਆਤਮ ਚੀਨ ਪ੍ਰਾਤਮ ਚੀਨੋ ਤੇ ਪ੍ਰਾਤਮ ਅੱਡ ਕੱਢ ਲਈ ਨਾ ਸਰੀਰ ਤੋਂ ਬਸ ਤੇ ਸਮਝ ਲੋ ਕੰਨਾ ਉੱਡ ਗਿਆ ਮੁਕਤੇ ਨੇ ਦੋਏ ਆਤਮ ਚੀਨ ਪ੍ਰਾਤਮ ਚੀਨੋ ਗੁਰ ਸੰਗਤ ਇਹ ਨਿਸਤਾਰਾ ਹੈ ਸਤਗੁਰ ਦੀ ਸੰਗਤ ਦੇ ਵਿੱਚ ਇਹ ਰਿਜ਼ਲਟ ਨਿਕਲਿਆ ਹੋਇਆ ਹੈ ਇਹ ਨਿਸਤਾਰਾ ਕਰਕੇ ਦੱਸਿਆ ਹੋਇਆ ਹੈ ਸਾਰੇ ਸਤਗੁਰਾਂ ਨੇ ਜਿੰਨੇ ਵੀ ਸਤਗੁਰ ਹੋਏ ਨੇ ਸੰਗਤ ਦੇ ਵਿੱਚ ਇਹ ਰਿਜ਼ਲਟ ਨਿਕਲਿਆ ਤੇ ਇਹਨਾਂ ਨੂੰ ਖੋਜੋ ਆਤਮ ਮਨ ਹੈ ਪ੍ਰਾਤਮਾ ਦਾ ਮੂਲ ਹੈ ਅੱਛਾ ਪਹਿਲਾਂ ਮਨ ਨੂੰ ਖੋਜੋ ਮਨ ਦੇ ਅੰਦਰ ਉਹ ਆਪ ਹੈ ਜੀ ਮਨ ਦੇ ਅੰਦਰ ਪ੍ਰਾਤਮਾ ਪ੍ਰਾਤਮਾ ਆਤਮ ਤੋਂ ਪਰੇ ਆਤਮ ਤੋਂ ਅਗੇ ਤੇ ਪ੍ਰਾਤਮ ਦੇ ਵਿੱਚ ਫਿਰ ਉਹ ਪਰਬ੍ਰਹਮ ਹੈ ਕਹਾਂਗੇ ਪ੍ਰਾਤਮ ਦੇ ਵਿੱਚ ਨਹੀਂ ਹੈ ਦੋਹਾਂ ਦੇ ਵਿੱਚ ਹੈ ਆਤਮ ਪ੍ਰਾਤਮ ਦੇ ਮੇਲ ਚੋਂ ਨਿਕਲਣੇ ਹੁੰਦੇ ਨਹੀਂ ਮਨ ਤਾਂ ਖੋਜਣ ਦੀ ਗੱਲ ਹੈ ਪਰ ਪ੍ਰਾਤਮ ਨੂੰ ਕੀ ਚਿੰਨਣ ਦਾ ਇਸ਼ਾਰਾ ਹੈ ਬੁੱਧੀ ਨੇ ਦੋਏ ਚਿੰਨ ਕੇ ਦੋ ਇਕੱਠੇ ਨਹੀਂ ਕਰਦੇ ਦੋਏ ਇਕੱਠ ਜੋੜਨੇ ਨਹੀਂ ਦੋਏ ਹੱਥ ਨੇ ਆਤਮ ਪ੍ਰਾਤਮ ਦੋਏ ਹੱਥ ਨੇ ਇਹ ਦੋਏ ਜੋੜਨੇ ਨੇ ਅਕਲ ਨੇ ਖੋਜ ਕੇ ਦੋਏ ਕਰ ਜੋੜ ਕਰੋ ਅਰਦਾਸ ਫਿਰ ਅਰਦਾਸ ਆਪਣਾ ਨਾਮ ਦਿਓ ਫਿਰ ਨਾਮ ਮਿਲਣਾ ਅੱਛਾ ਇਹ ਜਦੋਂ ਦੋਨੋਂ ਮਿਲ ਗਏ ਤਾਂ ਫਿਰ ਜਾਤ ਗਵਾਈ ਗਈ ਨਾ ਦੋਹਾਂ ਦੀ ਹਾਂਜੀ ਦੋਹਾਂ ਦੀ ਗਵਾਈ ਜਾਂਦੀ ਹੈ ਜਾਤ ਇਹ ਤਾਂ ਪੇੜ ਹੋ ਗਿਆ ਰੁੱਖ ਹੋ ਗਿਆ ਦੋਏ ਨਾ ਰਹੇ ਇਹ ਉਸ ਪੇੜ ਦੇ ਦੋਏ ਪੱਤੇ ਬਣ ਗਏ ਟਾਣੀ ਬਣ ਗਈ ਨਾ ਇਹ ਟਾਣੀ ਫਿਰ ਸਾਖ ਬਣਦੀ ਹੈ ਇਹ ਦੋਏ ਪੱਤੇ ਨੇ ਵਿਚਾਲੇ ਸਾਖ ਹੈ ਉਹ ਤਾਂ ਗੁਰ ਸੰਗਤ ਇਹ ਨਿਸਤਾਰਾ ਹੈ ਇਹ ਗੁਰ ਪ੍ਰਸਾਦ ਇਹ ਗੱਲ ਦਾ ਪਤਾ ਲੱਗਦਾ ਹੈ ਜੀ ਇਹ ਨੇਰਾ ਇਹ ਦੂਰ ਹੁੰਦਾ ਇਹ ਤਾਂ ਗੁਰ ਪ੍ਰਸਾਦ ਮਿਲਿਆ ਠੀਕ ਹੈ ਇੱਥੇ ਗੁਰ ਕਿਰਪਾ ਨਹੀਂ ਲਿਖਿਆ ਇੱਥੇ ਗੁਰ ਸੰਗਤੀ ਲਿਖਤਾ ਹਾਂ ਇੱਥੇ ਤੀਸਰਾ ਸ਼ਬਦ ਵਰਤ ਲਿਆ ਨਹੀਂ ਗੁਰ ਪ੍ਰਸਾਦ ਵਰਤਨੇ ਆ ਗੁਰ ਕਿਰਪਾ ਵਰਤਨੇ ਆ ਇੱਥੇ ਗੁਰ ਸੰਗਤੀ ਵਰਤ ਲਿਆ ਹਾਂ ਠੀਕ ਹੈ ਜੀ ਠਾਕੁਰ ਦੀ ਸੰਗਤ ਵਿੱਚ ਇਹ ਨਿਸਤਾਰਾ ਹੋਇਆ ਨਾ ਜਿਹੜੇ ਇਕੱਠੇ ਬਹਿੰਦੇ ਸੀ ਹਾਂਜੀ ਸਾਕਤ ਕੂੜ ਕਪਟ ਮਹਿ ਟੇਕਾ ਐਨਿਸ ਨਿੰਦਾ ਕਰਹਿ ਅਨੇਕਾ ਬਿਨ ਸਿਮਰਨ ਆਵਹਿ ਫੁਨ ਜਾਵਹਿ ਗਰਭ ਜੋਨੀ ਨਰਕ ਮਝਾਰਾ ਹੈ ਹੁਣ ਛੋਟੀ ਲਾਈਨ ਤੇ ਆ ਗਈ ਗੱਡੀ ਮਾਇਆ ਵਾਲੀ ਤੇ ਮਾਇਆ ਵਾਲੀ ਤੇ ਸਾਖਤ ਖੜੇ ਨੇ ਸਾਖਤ ਕੂੜ ਕਪਟ ਮੈਂ ਠੇਕਾ ਸਾਖਤ ਕਿੱਥੇ ਟਿਕਾਇਆ ਸਾਖਤ ਕਿੱਥੇ ਟਿਕਾਇਆ ਉਹਦੀ ਅਕਲ ਨੇ ਉਹਦੀ ਬੁੱਧੀ ਨੇ ਕੂੜ ਔਰ ਕਪਟ ਦੇ ਵਿੱਚ ਟਿਕਾਇਆ ਹੋਇਆ ਸਾਖਤ ਉਹ ਕੌਣ ਸੀਗਾ ਉਹ ਸ੍ਰੀ ਚੰਦਨ ਕੰਪਨੀ ਸਾਰੇ ਜਿਹੜੇ ਹੋਏ ਨੇ ਗੁਰੂ ਘਰ ਦੇ ਖਿਲਾਫ ਉਹ ਸ੍ਰੀ ਚੰਦੇ ਉਹਨਾਂ ਦਾ ਗੁਰੂ ਹੈ ਸ੍ਰੀ ਚੰਦ ਵਾਲੀ ਵਿਚਾਰਧਾਰਾ ਉਹਨਾਂ ਕੋਲ ਸਾਰਿਆਂ ਕੋਲੇ ਵੀਣਿਆਂ ਤੱਕ ਆ ਗਈ ਹੈ ਸਾਰਿਆਂ ਕੋਲੇ ਸਾਖਤ ਕੂੜ ਕਪਟ ਮੈਂ ਟੇਕਾ ਕੂੜ ਕਪਟ ਦੇ ਵਿੱਚ ਸਾਖਤ ਹੈ ਝੂਠ ਬੋਲਦਾ ਅੰਦਰ ਕਪਟ ਹੈ ਉਹ ਸਾਰੇ ਛੱਡ ਗਏ ਤੇ ਉਹ ਪੌਂਡੇ ਸਾਹਿਬ ਦੀ ਜੰਗ 'ਚ ਕੂਟ ਕਪਟਾਲੇ ਐਨੇ ਸਿੰਦਾ ਕਰੇ ਅਨੇਕਾ ਦਿਨ ਰਾਤ ਕੀ ਕਰਦੇ ਨੇ ਨਿੰਦਾ ਜੁਰਮ ਖਾਨ ਦੀ ਜਿਹੜੀ ਗੱਲ ਦੱਸੀ ਹੋਈ ਆ ਗੁਰਮਾਲੀ ਦੀ ਉਹ ਨੂੰ ਉਹਦੇ ਨੰਦਿਆ ਕਰਦੇ ਨੇ ਵੀ ਇਹ ਠੀਕ ਨਹੀਂ ਹੈ ਉਹ ਪੰਡਤ ਵਾਲੀ ਗੱਲ ਨੂੰ ਠੀਕ ਮੰਨਦੇ ਨੇ ਗੁਰਬਾਣੀ ਨੂੰ ਨਹੀਂ ਠੀਕ ਮੰਨਦੇ ਇਹਦੀ ਨਿੰਦਿਆ ਕਰਦੇ ਨੇ ਇਹ ਨਹੀਂ ਠੀਕ ਬਿਨ ਸਿਮਰਨ ਆਵਾਂ ਫੁੱਲ ਜਾਵਾਂ ਜਿਹੜੇ ਸਬਰ ਨਹੀਂ ਕਰਦੇ ਇਹ ਜੰਮਣ ਮਨ ਚ ਰਹਿੰਦੇ ਨੇ ਸਾਖਤ ਫਿਰ ਫਿਰ ਸਿਮਰਨ ਆਦਾ ਫੁੱਲ ਜਾਵਾਂ ਗੁਰਬਾਣੀ ਨੂੰ ਸਿਮਰਦੇ ਨਹੀਂ ਗੁਰਬਾਣੀ ਦਾ ਧਿਆਨ ਨਹੀਂ ਕਰਦੇ ਗੁਰਬਾਣੀ ਨੂੰ ਖੋਜਦੇ ਨਹੀਂ ਸਰਬ ਜੋਨ ਵੀ ਨਰਕ ਮਝਾਰਾ ਹੈ ਸਰਬ ਨਹੀਂ ਦਾ ਜਿਹੜਾ ਨਰਕ ਹੈ ਇਹਦੇ ਵਿੱਚ ਜਨਮ ਮਰਨ ਦਾ ਚੱਕਰ 'ਚ ਪਏ ਰਹਿੰਦੇ ਨੇ ਜੰਮਦੇ ਮਰਦੇ ਰਹਿੰਦੇ ਨੇ ਫਾਕਤ ਗੁਰਬਾਣੀ ਦੇ ਇਸ ਮਾਰਗ ਨੂੰ ਨਹੀਂ ਅਪਣਾ ਨਾ ਅਪਣਾ ਕੇ ਇਹਦਾ ਵਿਰੋਧ ਕਰਦੇ ਰਹਿੰਦੇ ਨੇ ਜਿਹੜੀ ਨਿੰਦਿਆ ਕਰਦੇ ਰਹਿੰਦੇ ਨੇ ਇਹਦੇ ਤੇ ਲੋਕਾਂ ਨੂੰ ਚੱਲਣ ਤੋਂ ਰੋਕਦੇ ਰਹਿੰਦੇ ਨੇ ਆਪਣੀਆਂ ਦਲੀਲਾਂ ਕੱਢ ਕੇ ਉਹ ਜੰਮਦੇ ਮਰਦੇ ਰਹਿੰਦੇ ਨੇ ਠੀਕ ਹੈ ਜੀ ਇੱਕ ਤਾਂ ਗਰਭ ਲਿਖਿਆ ਹੋਇਆ ਹੈ ਉਹਦੇ ਪੈਰ ਚਰਾਰੇ ਦੀ ਲੋੜ ਤਾਂ ਨਹੀਂ ਹੈ ਗਰਭੇ ਹੋਣਾ ਚਾਹੀਦਾ ਹੈ ਹਾਂ ਗਰਭੇ ਹੈ ਉਹ ਮਾਤਰਾ ਜ਼ਿਆਦਾ ਵੱਧੀ ਹੋਣੀ ਹੈ ਪਰ ਫਿਰ ਉਹਨੂੰ ਫਿਰ ਗਰਭ ਪੜਨਾ ਪਏਗਾ ਗਰਭ ਨਹੀਂ ਪੜ ਸਕਦੇ ਕਿਉਂਕਿ ਅੱਧਾ ਰਾਹ ਹੈ ਹਾਂ ਗਰਭ ਪੜਾਂਗੇ ਹਾਂ ਮੈਨੂੰ ਸਿਮਰਨ ਆਵੇ ਪੁੰਜਾਵੇਂ ਗਰਬ ਜੋਨ ਨਰਕ ਮਝਾਰਾ ਹੈ ਗਰਬ ਜੋਨੀ ਨਰਕ ਮਝਾਰਾ ਹੈ ਅੱਛਾ ਗਰਬ ਔਰ ਜੋਨੀ 'ਚ ਕੀ ਫਰਕ ਹੈ ਜੀ ਫਿਰ ਗਰਬ ਦੇ ਵਿੱਚ ਆਪਾਂ ਸਾਰੇ ਹੀ ਆ ਅੱਛਾ ਇਹ ਰਾਮ ਗਰਬ ਦੀ ਗੱਲ ਹੈ ਨਾ ਗਰਬ ਜੋਨੀ ਹੈਗੀ ਮਾਂ ਦਾ ਗਰਬ ਰਾਮ ਗਰਬ ਬਾਹਲਾ ਬਾਹਲਾ ਵੀ ਗਰਬ 'ਚ ਆ ਜਿਹੜੀ ਜੋਨੀ ਗਰਭ ਦੇ ਥਰੂ ਪੈਂਦੀ ਹੈ ਉਹਦੇ ਥਰੂ ਆਵਾਂ ਜਾਵਾਂਗੇ ਹਾਂ ਜੀ ਉੱਥੇ ਆਉਣਾ ਜਾਣਾ ਇਹਦੇ ਵਿੱਚ ਤਾਂ ਹੈਗਾ ਹੀ ਆ ਇਸ ਤਾਂ ਇੱਕੇ ਬਾਰੇ ਛਟਕਾਰਾ ਹੁਣ ਇੱਕੇ ਬਾਰੇ ਪਹਿਲੇ ਇੱਕੇ ਵਾਰ ਉਹੀ ਜਨਮ ਪਦਾਰਥ ਹੈ ਕਾਮ ਗਰਭ ਚੋਂ ਨਿਕਲਣ ਵਾਸਤੇ ਜਨਮ ਹੈ ਉਹ ਛੋਟੇ ਗਰਭ ਨੇ ਅੱਛਾ ਇਹ ਮਾਤ ਗਰਭ ਦੀ ਗੱਲ ਹੈ ਜੀ ਇਹ ਤਾਂ ਮਾਤ ਗਰਭ ਦੀ ਗੱਲ ਹੈ ਠੀਕ ਹੈ ਜੀ ਇਹ ਦੋ ਗਰਭਾਂ ਦਾ ਵੀ ਨਹੀਂ ਲੋਕਾਂ ਨੂੰ ਤਾਂ ਪਤਾ ਦੱਸਦਾ ਹੀ ਨਹੀਂ ਕੋਈ ਪਤਾ ਵੀ ਨਹੀਂ ਇਹ ਦੋ ਗਰਭਾਂ ਦਾ ਪਤਾ ਹੋਵੇ ਤਾਂ ਜਨਮ ਪਦਾਰਥ ਦਾ ਪਤਾ ਲੱਗੇ ਹਾਂਜੀ ਤਾਂ ਹੀ ਸਮਝ ਆਵੇ ਵੀ ਜਮਨ ਮਰਨਾ ਕੀ ਕਿਹੜਾ ਹੁੰਦਾ ਕਿਹੜਾ ਜਮਨ ਮਰਨਾ ਗੁਰਬਾਣੀ ਮੰਨਦੀ ਨਹੀਂ ਕਿਹੜਾ ਮੰਨਦੀ ਹੈ ਉਹ ਇਹ ਤਨ ਜਾਏਗੋ ਲਿਖਿਆ ਇਹ ਤਨ ਮਰੇਗੋ ਤਾਂ ਨਹੀਂ ਲਿਖਿਆ ਇੱਥੇ ਹਾਂ ਹਾਂਜੀ ਜਿਹੜੇ ਪੜੇ ਲਿਖੇ ਚਾਹੁੰਦੇ ਆ ਅਰਥ ਕਰਨੇ ਉਹ ਦੂਸਰੀ ਪੜ੍ਹਾਈ ਨੇ ਰੋਕੇ ਹੋਏ ਉਹ ਦੂਸਰੀ ਪੜ੍ਹਾਈ ਉਹ ਦੂਜੀ ਉਹਨਾਂ ਕੋਲ ਬ੍ਰਹਮ ਵਿਦਿਆ ਹੈ ਨਹੀਂ ਹਾਂਜੀ ਤਾਕਤ ਜਮ ਕੀ ਕਾਣ ਨਾ ਚੁੱਕੈ ਜਮ ਕਾ ਡੰਡ ਨਾ ਕਬਹੂ ਮੂਕੈ ਬਾਕੀ ਧਰਮ ਰਾਏ ਕੀ ਲੀਜੈ ਫਿਰ ਅਫਰਿਓ ਭਾਰ ਅਫਾਰਾ ਹੈ ਤਾਕਤ ਦੇ ਸਿਰ ਤੋਂ ਜਮ ਦਾ ਡੰਡਾ ਚੁੱਕਦਾ ਹੀ ਨਹੀਂ ਜਮ ਦਾ ਹੁਕਮ ਹੈ ਨਾ ਜਿਹੜਾ ਆਣ ਉਹਦਾ ਹੁਕਮ ਹੈ ਉਹ ਨਹੀਂ ਚੁੱਕਦੀ ਸਾਕਰ ਦੇ ਸਿਰ ਤੋਂ ਜਮ ਦਾ ਭੈ ਬਣਿਆ ਹੀ ਰਹਿੰਦਾ ਉਹਦੇ ਸਿਰ ਤੇ ਜਮ ਕਾ ਡੰਡ ਨਾ ਕਬੂ ਕਾ ਜਮ ਦਾ ਜਿਹੜਾ ਡੰਡ ਹੈ ਨਾ ਜਮ ਦਾ ਡੰਡ ਕੀ ਹੈ ਜਮ ਦਾ ਡੰਡ ਭਰਮ ਹੈ ਹੋਰ ਕੁਝ ਨਹੀਂ ਹੈ ਉਹਨਾਂ ਦੇ ਅੰਦਰੋਂ ਭਰਮ ਕਦੇ ਵੀ ਖਤਮ ਨਹੀਂ ਹੁੰਦਾ ਦੇਖੋ ਜਮਕਾ ਡੰਡ ਹੁਣ ਭਰਮ ਨੂੰ ਕਹਿਤਾ ਭਰਮ ਨੂੰ ਧਿਆਨ ਰੱਖਣ ਵਾਲੀ ਗੱਲ ਹੈ ਇਹੀ ਡੰਡ ਹੈ ਜਨਮ ਦਾ ਹੋਰ ਕੁਝ ਨਹੀਂ ਜਿੰਨਾ ਜਰ ਭਰਮ ਹੈ ਜਨਮ ਮਨ ਬਣਿਆ ਰਹੂਗਾ ਪਰ ਭਰਮ ਮਨ ਨੂੰ ਹੈ ਜਦ ਤਾਈ ਮਨ ਨਹੀਂ ਮੁੱਕਦਾ ਤਾਂ ਭਰਮ ਵੀ ਨਹੀਂ ਮੁੱਕਣਾ ਭਰਮ ਕਰਕੇ ਹੀ ਮਨ ਜਿੰਨਾ ਥਾਂ ਕਾਲਾ ਉਹਨਾਂ ਉਹਨੂੰ ਹੀ ਮਨ ਕਹਿੰਦੇ ਨੇ ਜਾਂ ਕਾਲਸ ਨਾਲ ਹੀ ਮਨ ਬਣਾ ਰਿਹਾ ਹਾਂਜੀ ਇਹਨਾਂ ਦੇ ਕਾਲਸ ਰਹਿਣੀ ਹੈ ਤਾਂ ਹਮੇਸ਼ਾ ਜਮ ਰਹਿਣਾ ਹੀ ਰਹਿਣਾ ਨਾਲ ਪਾਸ ਹੋ ਜਮ ਭਰਮੇ ਚਿੰਬੜਿਆ ਹੋਇਆ ਇਹਨਾਂ ਨੂੰ ਹਾਂਜੀ ਹਾਂ ਤਾਂ ਇਹ ਤਾਂ ਕਬੀਰ ਸਾਹਿਬ ਕਹਿੰਦੇ ਮੇਰਾ ਭਰਮ ਗਿਆ ਪਉ ਭਾਗਾ ਇਹਨਾਂ ਦਾ ਭਉ ਭੱਜ ਨਹੀਂ ਸਕਦਾ ਕਿਉਂਕਿ ਭਰਮ ਰਹਿੰਦਾ ਹਾਂ ਜਮ ਕਾ ਡੰਡ ਨਾ ਕਬੂ ਮੁੱਕਾ ਇਹ ਮੁੱਕਣ ਵਾਲਾ ਹੀ ਨਹੀਂ ਹੈ ਭਰਮ ਇਹਨਾਂ ਦਾ ਬਾਕੀ ਧਰਮ ਰਾਏ ਕੀ ਲੀਜੈ ਫਿਰ ਅਫਰੇ ਉਪਾਰ ਅਫਾਰਾ ਹੈ ਭਾਈ ਜਿਹੜੇ ਬਾਕੀ ਭਰਮ ਹੈ ਉਹ ਕਿੱਥੇ ਉਹ ਲਾ ਗਿਆ ਧੋ ਗਿਆ ਚੱਲ ਤਾਂ ਦੂਆ ਜਨਮ ਫਿਰ ਲੈ ਆਪਣਾ ਜਿਹੜਾ ਪਰਮਾ ਕਾਲ ਸੈ ਨਾ ਮੂੰਹ ਧੋ ਕੇ ਆ ਤੇ ਮੂੰਹ ਕਾਲਾ ਕਰੀ ਫਿਰਦਾ ਪਰਮ ਨਾਲ ਉਹ ਪਰਮੇ ਮੂੰਹ ਕਾਲਾ ਕਰਦਾ ਮੂੰਹ ਕਾਲੇ ਤੇ ਨਿੰਦਕਾਂ ਆ ਨਿੰਦਕਾਂ ਦੇ ਮੂੰਹ ਕਾਲੇ ਕਿਉਂ ਨੇ ਪਰਮ ਉਹਨਾਂ ਨੂੰ ਪਰਮ ਨਾਲੇ ਹਿਰਦਾ ਕਾਲਾ ਹਿਰਦਾ ਹੀ ਮੂੰਹ ਹੈ ਫਿਰ ਅਫਰੇ ਭਾਰ ਅਫਾਰਾ ਹੈ ਆ ਜਿਹੜਾ ਬਾਦੂ ਦਾ ਭਾਰ ਚੁੱਕੀ ਫਿਰਦੇ ਨੇ ਅਫਰੇ ਜਿਹੜਾ ਫੜਿਆ ਨਹੀਂ ਜਾ ਸਕਦਾ ਭਾਰ ਉਹ ਪਿਆ ਹੋਇਆ ਭਰਮ ਪਿਆ ਹੋਇਆ ਮਤਲਬ ਹੈ ਦਿਖਣ ਵਾਲਾ ਨਹੀਂ ਹੈ ਅੱਖਾਂ ਨੂੰ ਨਹੀਂ ਦਿਖਦਾ ਪਰ ਭਾਰ ਹੈਗਾ ਉਹ ਆਪ ਥੋੜੀ ਲੱਗ ਗਿਆ ਉਹ ਹਾਂ ਉਹ ਦੂਰ ਕਰਨਾ ਸੀ ਗਿਆਨ ਨਾਲ ਉਹ ਗਿਆਨ ਨਾਲ ਦੂਰ ਹੋਇਆ ਨਹੀਂ ਹੋਇਆ ਨਹੀਂ ਦੂਰ ਗਿਆਨ ਲਿਆ ਹੀ ਨਹੀਂ ਉਹ ਉਹ ਤਾਂ ਗਿਆਨ ਨਾਲ ਰਾਹ ਹੀ ਨਹੀਂ ਗਏ ਉਹ ਗਿਆਨ ਨੂੰ ਤਾਂ ਸੁਣਨਾ ਨਹੀਂ ਚਾਹੁੰਦੇ ਜਿਹਨਾਂ ਭਰਮ ਦੂਰ ਹੋਵੇ ਅਫਾਰਾ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਜਿਹੜਾ ਸਿਹਰਾ ਜਾ ਸਕੇ ਨਹੀਂ ਇਹਦਾ ਉਹਨਾਂ ਨੂੰ ਅਫਾਰਾ ਹੋਇਆ ਹੋਇਆ ਭਾਵੇਂ ਨਾ ਫਿਰਿਆ ਫਿਰਦਾ ਹੰਕਾਰ ਹੋਇਆ ਹੋਇਆ ਹੈ ਦੇਖੋ ਹੰਕਾਰ ਹੈ ਉਸ ਪਰਮ ਦਾ ਇਹਨਾਂ ਨੂੰ ਉਹ ਪਰਮ ਦਾ ਹੀ ਹੰਕਾਰ ਹੈ ਨਸ਼ਾ ਹੋਰ ਕਾਦਾ ਇਹਨਾਂ ਨੂੰ ਨਸ਼ਾ ਹੈ ਅਗਿਆਨਤਾ ਦਾ ਨਸ਼ਾ ਜੋ ਅਗਿਆਨਤਾ ਕੋਲ ਹੈ ਉਸ ਗਿਆਨ ਦਾ ਨਸ਼ਾ ਜਿਹੜਾ ਗਿਆਨ ਦੇ ਵਿੱਚ ਭਰਮ ਹੈ ਨਾ ਉਸੇ ਦਾ ਹੰਕਾਰ ਬਣਦਾ ਦੂਏ ਦਾ ਤਾਂ ਹੰਕਾਰ ਬਣਦਾ ਹੀ ਨਹੀਂ ਜਿਹੜਾ ਕਹਿੰਦਾ ਗਿਆਨ ਦਾ ਹੰਕਾਰ ਹੋ ਜਾਂਦਾ ਭਰਮ ਗਿਆਨ ਦਾ ਹੰਕਾਰ ਹੁੰਦਾ ਦੂਜੇ ਦਾ ਨਹੀਂ ਹੁੰਦਾ ਠੀਕ ਹੈ ਜੀ ਹਾਂ ਜੀ ਬਾਕੀ ਮਤਲਬ ਜਿਹੜਾ ਬਕਾਇਆ ਹੈਗਾ ਜਿਹੜਾ ਭਰਮ ਮਕਾਉਣ ਆਇਆ ਸੀ ਉਹ ਤਾਂ ਬਕਾਇਆ ਹੀ ਰਹਿ ਗਿਆ ਹਾਂ ਉਹ ਬਕਾਇਆ ਰਹਿ ਗਿਆ ਉਹ ਹੁਣ ਦੁਬਾਰਾ ਭਾਈ ਆਪਣਾ ਬਕਾਇਆ ਮੋੜੋ ਹਾਂ ਬਿਨ ਗੁਰ ਤਾਕਤ ਕਹੋ ਕੋ ਤਰਿਆ ਹਉਮੈ ਕਰਤਾ ਭਵਜਲ ਪਰਿਆ ਬਿਨ ਗੁਰ ਪਾਰ ਨਾ ਪਾਵੇ ਕੋਈ ਪਰ ਜਪੀਐ ਪਾਰ ਉਤਾਰਾ ਹੈ ਬਿਨ ਗੁਰ ਸਾਖਤ ਕਹੋ ਕੋ ਤਰਿਆ ਇੱਕ ਵੀ ਸਾਖਤ ਹੈ ਜਾਂ ਦੱਸੋ ਜਿਹੜਾ ਗਿਆਨ ਤੇ ਬਿਨਾ ਤਰਿਆ ਹੋਵੇ ਦੱਸਣੇ ਹਉਮੈ ਕਰਤਾ ਭਵਜਲ ਪਰਿਆ ਹਉਮੈ ਦੇ ਵਿੱਚ ਦਰਸਿਆ ਰਿਹਾ ਹਉ ਕਰਦਾ ਰਿਹਾ ਉਹ ਤਾਂ ਭਵਜਲ ਦੀ ਪਿਆ ਰਿਹਾ ਕੋਈ ਤਾਂ ਭਵਜਲ 'ਚ ਹੈ ਬਿਨ ਗੁਰ ਪਾਰ ਨਾ ਪਾਵੇ ਕੋਈ ਪਰ ਜਪਰੀਏ ਪਾਰ ਉਤਾਰਾ ਹੈ ਉਹ ਗਿਆਨ ਤੇ ਬਿਨਾ ਨਹੀਂ ਕੋਈ ਪਾਰ ਪਾ ਸਕਦਾ ਪਾਰ ਨਾ ਪਾਵੇ ਕੋਈ ਕੋਈ ਵੀ ਨਹੀਂ ਪਾਰ ਹੋ ਸਕਿਆ ਗਿਆਨ ਤੇ ਬਿਨਾ ਉਹ ਗਿਆਨ ਤੇ ਬਿਨਾ ਭਰਮ ਨਹੀਂ ਗਿਆ ਭਰਮ ਤੇ ਆਲਾ ਪਾਰ ਨਹੀਂ ਹੋ ਸਕਦਾ ਹਰ ਜਪੀਏ ਪਾਰ ਉਤਾਰਾ ਹੈ ਇਸ ਕਰਕੇ ਹਰ ਨੂੰ ਜਪਣ ਨਾਲ ਹਰ ਨੂੰ ਜਾਣਨ ਨਾਲ ਜੋਤ ਨੂੰ ਜਾਣਨ ਨਾਲ ਹੀ ਪਾਰ ਉਤਾਰਾ ਹੈ ਪਾਰ ਜਾ ਸਕਦਾ ਪਾਰ ਜੋਤ ਹੈ ਜੋਤ ਹੈ ਪਾਰ ਹੈ ਹੀ ਜੋਤ ਜਾਣਾ ਹੀ ਪਾਰ ਜੋਤ ਨੇ ਪਰ ਉਹ ਨਹੀਂ ਪਾਰ ਜਾ ਸਕਦਾ ਠੀਕ ਹੈ ਹਰ ਜਪੀਏ ਪਾਰ ਹੀ ਉਤਾਰਾ ਹੈ ਉਸ ਤੋਂ ਬਾਅਦ ਫਿਰ ਦੂਸਰੇ ਪਾਸੇ ਉਤਾਰ ਦਿੰਨੇ ਆ ਇਧਰੋਂ ਪਾਰ ਕਰਕੇ ਹੈ ਜੀ ਸਰ ਵਿਆਪੀ ਹੋ ਜਾਣਾ ਰੋਕਣ ਵਾਲਾ ਕੌਣ ਹੈ ਰੋਕਿਆ ਦਾ ਭਰਮੇ ਜਾਂਦਾ ਭਵ ਜਲਤਾ ਜਾਂ ਭਵ ਸਾਗਰ ਦਾ ਫਿਰ ਇਹ ਸੁਖ ਸਾਗਰ ਤੇ ਉਤਰ ਜਾਏਗਾ ਜਾ ਕੇ ਹੈ ਜੀ ਉਹ ਹੋ ਜਾਣਗੇ ਅੰਦਰ ਆਪੇ ਸੁਖ ਸਾਗਰ ਚ ਲੀਨ ਹੋ ਗਏ ਜਾ ਕੇ ਠੀਕ ਹੈ ਬਾ ਇੱਥੇ ਬੈਠੇ ਬੈਠੇ ਨੇ ਸੁਖ ਸਾਗਰ ਚ ਲੀਨ ਹੋ ਜਾਣਾ ਹਾਂ ਅਵਸਥਾ ਹੀ ਬਦਲਣੀ ਹੈ ਮਨ ਨੇ ਆਪਣੀ ਮਰਜ਼ੀ ਛੱਡਤੀ ਪਾਸ ਅੰਦਰੋਂ ਮਨ ਨੇ ਬਦਲ ਜਾਣਾ ਹੁਣ ਮਨ ਬੇਈਮਾਨ ਹੈ ਫਿਰ ਇਮਾਨ ਤੇ ਆ ਜਾਣਾ ਫਿਰ ਮੁਸਲਮਾਨ ਹੋ ਜਾਣਾ ਇਹਨਾਂ ਨਾਲ ਤਾਂ ਮੁਸਲਮਾਨ ਚੰਗੇ ਨੇ ਇਮਾਨ ਤੇ ਤਾਂ ਹੈ ਇਹ ਸਤਜੁਗ ਰਤ ਸੰਤੋਖ ਕਾ ਧਰਮ ਅਗੇ ਰਥਵਾ ਹੁਣ ਕਲਜੁਗ ਰਥ ਅਗਨ ਕਾ ਊੜ ਅਗੇ ਰਥਵਾ ਹੋਇਆ ਹੋਇਆ ਜੀ ਹਾਂਜੀ ਗੁਰ ਕੀ ਦਾਤਿ ਨ ਮਿਟੈ ਕੋਈ ਜਿਸ ਬਖਸ਼ੇ ਤਿਸ ਤਾਰੇ ਸੋਈ ਜਨਮ ਮਰਨ ਦੁਖ ਨੇੜ ਨਾ ਆਵੇ ਮਨਿਸੋ ਪ੍ਰਭ ਅਪਰ ਅਪਾਰਾ ਹੈ ਗੁਰ ਕੀ ਦਾਤ ਨ ਮਿਟੇ ਕੋਈ ਜਿਹੜੀ ਗਿਆਨ ਦੀ ਦਾਤ ਦਾਤ ਹੈ ਨਾ ਜੇ ਕਿਸੇ ਨੂੰ ਮਿਲ ਜਵੇ ਗਿਆਨ ਦੀ ਦਾਤ ਕੋਈ ਨਹੀਂ ਉਹਨੂੰ ਮਿਟਾ ਸਕਦਾ ਗਿਆਨ ਨੂੰ ਕੋਈ ਨਹੀਂ ਮਿਟਾ ਸਕਦਾ ਪਰ ਮਿਟਾਇਆ ਜਾ ਸਕਦਾ ਗਿਆਨ ਨਹੀਂ ਮਿਟਾਇਆ ਜਾ ਸਕਦਾ ਅਗਿਆਨੀ ਕਿਵੇਂ ਮਿਟਾ ਦੂ ਗਿਆਨਵਾਨ ਤਾਂ ਹੋਰ ਗਿਆਨ ਨੂੰ ਤੇਜ਼ੇ ਕਰੂ ਅਗਿਆਨੀ ਕਿਵੇਂ ਮਿਟਾ ਦੂ ਗਿਆਨੀ ਦਾ ਗਿਆਨ ਪਰ ਝੱਕਦਾ ਵੀ ਨਹੀਂ ਉਹ ਤਾਂ ਆਉਂਦਾ ਹੀ ਨਹੀਂ ਸਾਹਮਣੇ ਉਹ ਦੀਵੇ ਨੂੰ ਬੁਝਾਉਣ ਨੂੰ ਤਾਂ ਫਿਰਦਾ ਭਮੱਕੜ ਦਾ ਖੰਭ ਜਲਾ ਕੇ ਤਲਫਦਾ ਰਹਿੰਦਾ ਫਿਰ ਜੇ ਨੇੜੇ ਆ ਜਵੇ ਤਾਂ ਖੰਭ ਜਲ ਜਾਂਦੇ ਨੇ ਮੱਕੜ ਦੇ ਫਿਰ ਕੀ ਦਾਤ ਨੂੰ ਮੇਟੇ ਕੋਈ ਜਿਸ ਬਖਸ਼ੇ ਤਿਸ ਸਾਰੇ ਸੋਈ ਜਿਹਦੇ ਤੇ ਬਖਸ਼ਿਸ਼ ਹੋ ਜਾਇਆ ਗਿਆਨ ਦੀ ਬਖਸ਼ਿਸ਼ ਹੋ ਜਾ ਗਿਆਨ ਨੇ ਤਾਰ ਦਿੰਦਾ ਜਿਹਦੇ ਤੇ ਗਿਆਨ ਦੀ ਬਖਸ਼ਿਸ਼ ਹੋ ਜਾ ਜਿਹਨੂੰ ਗਿਆਨ ਮਿਲ ਜਾ ਗਿਆਨ ਨੇ ਤਾਰ ਦਿੰਦਾ ਉਹਨੂੰ ਜਨਮ ਮਰਨ ਦੁੱਖ ਨੇੜ ਨਾ ਆਵੇ ਜਨਮ ਮਰਨ ਦਾ ਦੁੱਖ ਤਾਂ ਨੇੜੇ ਵੀ ਨਹੀਂ ਆਉਂਦਾ ਮਨ ਸੋ ਪ੍ਰਭ ਆਪਰਾ ਪਾਰਾ ਹੈ ਮਨੀ ਸੋ ਪ੍ਰਭ ਜਿਹੜਾ ਦਾ ਪ੍ਰਭ ਦੇ ਨਾਲ ਮਨ ਜੁੜ ਗਿਆ ਜਿਨ੍ਹਾਂ ਦਾ ਪ੍ਰਭ ਮੰਨ ਲਿਆ ਜਿਨ੍ਹਾਂ ਨੇ ਮਨ ਵਿੱਚ ਪ੍ਰਭ ਨਾਲ ਜੁੜ ਗਏ ਉਹ ਆਪਰਾ ਪਾਰਾ ਹੈ ਉਹਨਾਂ ਦਾ ਪ੍ਰਭ ਆਪਣਾ ਪਾਰ ਹੋ ਗਿਆ ਪੂਰਨ ਬ੍ਰਹਮ ਹੋ ਗਿਆ ਉਹ ਉਹ ਪੂਰਨ ਬ੍ਰਹਮ ਹੋ ਗਿਆ ਆਪਣੇ ਪ੍ਰਭ ਨੂੰ ਆਪ ਹੀ ਨੁਕਸਾਨ ਕੀਤਾ ਹੋਇਆ ਅਸੀਂ ਉਹਦੇ ਨਾਲ ਅੱਡ ਹੋ ਕੇ ਆਪਣੇ ਮੂਲ ਨਾਲ ਅੱਡ ਹੋ ਕੇ ਹੀ ਅਸੀਂ ਨੁਕਸਾਨ ਕੀਤਾ ਆਪਣੇ ਪੈਰ ਕੋਹੜਾ ਮਾਰਿਆ ਹੋਇਆ ਹੋਰ ਕੁਝ ਵੀ ਨਹੀਂ ਤਿਰਕੁਟੀ ਜਾ ਕੇ ਤਿਰਕੁਟੀ 'ਚ ਬੈਠ ਕੇ ਮਾਇਆ ਵੱਲ ਜਾ ਕੇ ਮਾਇਆ ਵੱਲ ਨਾਲ ਜੁੜ ਕੇ ਹੀ ਅਸੀਂ ਆਪਣੇ ਪ੍ਰਭ ਨੂੰ ਕਮਜ਼ੋਰ ਕੀਤਾ ਹੋਇਆ ਨਹੀਂ ਪ੍ਰਭ ਤਾਂ ਆਪਰ ਪਾ ਰਹੀ ਹੈ ਦੇਖ ਲੋ ਜੁੜ ਕੇ ਜੁੜੇ ਰਹੋ ਦੇਖਾ ਭਲਾ ਪਰ ਪਾ ਰਹਾ ਹੈ ਕਿ ਨਹੀਂ ਹੈ ਆਪ ਹੀ ਆਪਰ ਪਾ ਰਹਾ ਹੈ ਉਹ ਪੈਰ ਕੋਹੜਾ ਆਪੇ ਹੀ ਮਾਰਿਆ ਹੋਇਆ ਹੋਰ ਕੁਝ ਨਹੀਂ ਹੈ ਹਾਂਜੀ ਠੀਕ ਹੈ ਅਸੀਂ ਆਪਣੀ 100 ਵਾਟ ਦਾ ਬਲਬ 25 ਵਾਟ ਦਾ ਕਰ ਲਿਆ ਜੀ ਹਾਂ ਫਿਰ ਹੁਣ ਨੇਰੇ 'ਚ ਠੱਡੇ ਖਾਂਦੇ ਫਿਰਦੇ ਆ ਹੁਣ ਆਪਾਂ ਸਵਾਰ ਬਿਜਲੀ ਵੀ ਕਰੇ ਆਉਂਦੀ ਆ ਜਦੋਂ ਗੁਰਦੁਆਰੇ ਜਾਂਦੇ ਬਿਜਲੀ ਆ ਜਾਂਦੀ ਹੈ ਪਰ ਨਹੀਂ ਤਾਂ ਕਟਿਆ ਹੀ ਰਹਿੰਦਾ ਕਨੈਕਸ਼ਨ ਉਹਦਾ ਵੀ ਹਾਂਜੀ ਗੁਰ ਤੇ ਭੂਲੇ ਆਵੋ ਜਾਓ ਜਨਮ ਮਰੋ ਫਨ ਪਾਪ ਕਮਾਵੋ ਤਾਕਤ ਮੂੜ ਅਚੇਤ ਨਾ ਚੇਤਹਿ ਦੁਖ ਲੱਗੇ ਤਾਂ ਰਾਮ ਪੁਕਾਰਾ ਹੈ ਗੁਰ ਤੇ ਭੁੱਲੇ ਆਵੋ ਜਾਵੋ ਤੇ ਕਿਹਨੂੰ ਕਿਹਾ ਹੋਇਆ ਕੌਣ ਸੀ ਇਹ ਲੋਕ ਬਹੁਤ ਜ਼ਿਆਦਾ ਸੀ ਇਹ ਗੁਰੂ ਵਾਲੇ ਤਾਂ ਬਹੁਤ ਘੱਟ ਸੀ ਉਹਦੇ ਦੂਏ ਖੜ ਗਏ ਨਾ ਲੱਕ ਬੰਨ ਕੇ ਖਿਲਾਫ ਉਹਨਾਂ ਨੂੰ ਕਿਹਾ ਹੋਇਆ ਜਿਨ੍ਹਾਂ ਨੇ ਭਗਤਾਂ ਦੀ ਬਾਣੀ ਨੂੰ ਗਲਤ ਅਰਥ ਦੇ ਕੇ ਸੰਸਾਰ ਨੂੰ ਗੁਮਰਾਹ ਕੀਤਾ ਹੋਇਆ ਸੀ ਉਹਨਾਂ ਦੇ ਖਿਲਾਫ ਮੋਰਚਾ ਖੋਲਿਆ ਗੁਰੂ ਨਾਨਕ ਦਾ ਭਗਤ ਬਾਣੀ ਤੋਂ ਮੂੰਹ ਫੇਰ ਲਿਆ ਜਿਨ੍ਹਾਂ ਨੇ ਜਨਮ ਮਰੋ ਜਮਦੇ ਰਹੋ ਮਰਦੇ ਰਹੋ ਹੁਣ ਪਾਪ ਕਮਾਵੋ ਜਾਂ ਫਿਰ ਪਾਪ ਦੀ ਕਮਾਈ ਕਰਦੇ ਰਹੋ ਕਰਦੇ ਹੀ ਸੀ ਉਹ ਲੋਕ ਇਹ ਪਾਪ ਦੀ ਕਮਾਈ ਕਰਦੇ ਸੀ ਉਹ ਬਚਿਆ ਕੌਣ ਇਹ ਪੰਕਤੀ ਤੋਂ ਬਚਿਆ ਆ ਕੌਣ ਸਾਰੇ ਧਰਮ ਕਰਮ ਵਾਲੇ ਨੇ ਭੋਗਟ ਧਰਮ ਵਾਲੇ ਨੇ ਜਨਮ ਮਰੋ ਫਿਰ ਪਾਪ ਕਮਾਵੋ ਪਾਪ ਦੀ ਕਮਾਈ ਸੀ ਸਾਰੇ ਚੜਾਵੇ ਪਾਪ ਦੀ ਕਮਾਈ ਹੋਈ ਹੈ ਸਾਖਤ ਮੂੜ ਚੇਤਨ ਚੇਤਾਂ ਉਹ ਜਿਹੜੇ ਸਾਖਤ ਨੇ ਨਾ ਉੱਥੇ ਬੈਠੇ ਚੌੜੇ ਹੋਏ ਢਾਬੇ ਦੇ ਨੇੜੇ ਉਹ ਮੂਰਖ ਨੇ ਅਚੇਤ ਨੇ ਉਹ ਛੱਡ ਜਾਣਾ ਸਭ ਕੁਝ ਕਿਹੜੇ ਚੱਕਰ 'ਚ ਪਏ ਹੋਏ ਹੋ ਤੁਸੀਂ ਅਚੇਤ ਨਾ ਚੇਤਾਂ ਜੋ ਵੀ ਜਾਗਦੇ ਨਹੀਂ ਹਨ ਦੁੱਖ ਲਾਗੇ ਤਾਂ ਰਾਮ ਪੁਕਾਰਾ ਹੈ ਜਾਂ ਛੇਤਰ ਫੇਰਿਆ ਨਾ ਫਿਰ ਰਾਮ ਰਾਮ ਪੁਕਾਰਦੇ ਨੇ ਤੇ ਦੁੱਖ ਲੱਗਦਾ ਫਿਰ ਰਾਮ ਯਾਦ ਆਉਂਦਾ ਫਿਰ ਰਾਮ ਪੁਕਾਰਦੇ ਨੇ ਫਿਰ ਵੀ ਜਪਦੇ ਨਹੀਂ ਹੈ ਜੀ ਪੁਕਾਰਦੇ ਹੀ ਹੈ ਨਾ ਪੁਕਾਰਦੇ ਨੇ ਵੀ ਆ ਜਾ ਰਾਮ ਆਪਣੀ ਮਦਦ ਕਰ ਦੂ ਠੀਕ ਹੈ ਜਪਣਾ ਸੀਗਾ ਰਾਮ ਨੂੰ ਪੁਕਾਰਨ ਨਾਲ ਤਾਂ ਨਹੀਂ ਗੱਲ ਬਣਨੀ ਇਹ ਤਾਂ ਪੁਕਾਰੇ ਤੇ ਮਿਲਦਾ ਇਹਨਾਂ ਨੇ ਸਾਖੀਆਂ ਬਣਾਈਆਂ ਹੋਈਆਂ ਨੇ ਠੀਕ ਹੈ ਆਪਾਂ ਵੀ ਇਹੀ ਗੱਲ ਮੰਨ ਲਈ ਇਹਨਾਂ ਦੀ ਹੈ ਜੀ ਆਪਾਂ ਤਾਂ ਨਹੀਂ ਮੰਨੀ ਜਿਹੜਾ ਮੰਨੀ ਉਹ ਉਹ ਮੀਡੀਆ ਨੇ ਮੰਨੀ ਹੋਈ ਆ ਜਾਂ ਦੂਜਿਆਂ ਨੇ ਮੰਨੀ ਹੋਈ ਆ ਆਪਾਂ ਤਾਂ ਕੋਈ ਨਹੀਂ ਮੰਨੀ ਠੀਕ ਹੈ ਮੀਡੀਆ ਨੂੰ ਇਹ ਗੱਲ ਜੱਚ ਗਈ ਉਹਨਾਂ ਨੇ ਵੀ ਰਾਮ ਪੁਕਾਰਨ ਵਾਲੀ ਗੱਲ ਸ਼ੁਰੂ ਕਰਤੀ ਹੈ ਜੀ ਹਾਂ ਉਹ ਵੀੜੇ ਵਿੱਚੋਂ ਹੀ ਆਏ ਤੇ ਬਦਲੇ ਹੀ ਨਹੀਂ ਹਨ ਉਹ ਜਿਹੜਾ ਪੰਡਤ ਧੋਤੀ ਲਾਉਂਦਾ ਸੀ ਉਹਨੇ ਕਿਸ਼ਹਿਰਾ ਪਾ ਲਿਆ ਉਹ ਸਿਰਫ ਧੋਤੀ ਤੋਂ ਕਿਸ਼ਹਿਰਾ ਪਾਇਆ ਅੰਦਰੋਂ ਤਾਂ ਉਹੀ ਰਿਹਾ ਨਾ ਚੱਕਰ ਧੋਤੀ ਛੱਡੀਏ ਮਾਲਾ ਹੈਗੀ ਐ ਸੰਤਾਂ ਨੇ ਨੇ ਮਾਲਾ ਲੈਣ ਦੀ ਗੁਰੂ ਨਾਨਕ ਦੇਵ ਵੀ ਗੱਲ ਚ ਪਾਤੀ ਹਾਂ ਟਿੱਕਾ ਧੋਤੀ ਛੱਡੀ ਹੋਈ ਦਿਖਦੀ ਐ ਪਹਿਰਾਵੇ 'ਚ ਪਰ ਮਨ 'ਚ ਤਾਂ ਉਹ ਅਜੇ ਵੀ ਹੈਗੀ ਐ ਨਾ ਮਨ 'ਚੋਂ ਤਾਂ ਉਹ ਨਿਕਲੀ ਨਹੀਂ ਅਜੇ ਤੱਕ ਮਨ 'ਚੋਂ ਤਾਂ ਨਿਕਲਣੀ ਹੈ ਉਹ ਨਹੀਂ ਹਾਂ ਚੋ ਕੱਢਣੀ ਸੀ ਬਾਹਰ ਚਾਹ ਪੰਜ ਕਰਤੇ ਕੋਈ ਫਰਕ ਨਹੀਂ ਸੀ ਪੈਂਦਾ ਗੱਲਾਂ ਤਾਂ ਟਿੱਖਾ ਧੋਤੀ ਵਾਲੇ ਸੀ ਬੰਦੇ ਨੇ ਹਾਂਜੀ ਸੁਖ ਦੁਖ ਪੁਰਬ ਜਨਮ ਕੇ ਕੀਏ ਸੋ ਜਾਣੈ ਜਿਨ ਦਾਤਾ ਦੀਏ ਕਿਸ ਕੋ ਦੋਸ ਦੇਹਉ ਤੂ ਪ੍ਰਾਣੀ ਸੋ ਆਪਣਾ ਕੀਆ ਕਰਾਰਾ ਹੈ ਸੁਖ ਦੁਖ ਪੁਰਬ ਜਨਮ ਕੇ ਕੀਏ ਇਹ ਜਿਹੜੇ ਸੁਖ ਦੁਖ ਨੇ ਤੇ ਪਿਛਲਾ ਜਿਹੜਾ ਜਨਮ ਨਿਕਲ ਗਿਆ ਉਹਦੇ ਕੀਤੇ ਹੋਏ ਨੇ ਪਿਛਲੇ ਜਨਮ 'ਚ ਵੀ ਇਹੀ ਸਵਾਲ ਆਈ ਸੀ ਉਹ ਪਿਛਲਾ ਜੇ ਜਨਮ ਸੀਗਾ ਤਾਂ ਉਹ 'ਚ ਵੀ ਇਹੀ ਸਵਾਲ ਆਈ ਸੀ ਆ ਸੁਖ ਤੋਂ ਗੋਦ ਹੁੰਦਾ ਹੀ ਨੇ ਉਹ ਜਾਣੇ ਜਨ ਲਾਤੇ ਦੀਏ ਜਿਹਨੇ ਦਿੱਤੇ ਨੇ ਉਹ ਤਾਂ ਜਾਣਦਾ ਉਹ ਨਹੀਂ ਦੱਸੇ ਨੇ ਉਹ ਜਾਣੇ ਜਿਨ ਦਾਤੇ ਦੀਏ ਜਿਹੜੇ ਦਾਤੇ ਨੂੰ ਸੁਖ ਤੋਂ ਦਿੱਤਾ ਉਹ ਜਾਣਦਾ ਕੋਈ ਦੱਸ ਰਿਹਾ ਹੁਣ ਵੀ ਤੇਰੇ ਪਿਛਲੇ ਜਨਮ ਦੇ ਕੀਤੇ ਹੋਏ ਨੇ ਪਿਛਲੇ ਜਨਮ ਦੇ ਫੇੜ ਆਈ ਸੀ ਹੁਣ ਨਾਲ ਆਏ ਕੇ ਹੁਣ ਤਾਂ ਸਮਝ ਜਾ ਹੁਣ ਤਾਂ ਜਾਗ ਪਾ ਪਰ ਨਹੀਂ ਜਾਗਦਾ ਹੈ ਪਿੱਛੇ ਗਲਤੀਆਂ ਜਿਹੜੀਆਂ ਕੀਤੀਆਂ ਨੇ ਉਹ ਇੱਥੇ ਫੇਰ ਦੱਸਿਆ ਵੀ ਨਾ ਭਾਈ ਪਿੱਛੇ ਜੋ ਹੋ ਗਿਆ ਹੋ ਗਿਆ ਹੁਣ ਤਾਂ ਸਮਝ ਨਹੀਂ ਸਮਝਦੇ ਕਿਸ ਕੋ ਦੋਸ਼ ਨਹੀਂ ਤੂੰ ਪ੍ਰਾਣੀ ਪ੍ਰਾਣੀ ਦੋਸ਼ ਕਿਹਨੂੰ ਦਵੇਂਗਾ ਤੂੰ ਤਾਂ ਆਪਣਾ ਕੀਆ ਕਰਾਰਾ ਹੈ ਜੋ ਆਪਣਾ ਕੀਤਾ ਉਹ ਪਾ ਉਹਦਾ ਦੁੱਖ ਸਹਿ ਹੁਣ ਸੋ ਆਪਣਾ ਕੀਆ ਆਪਣਾ ਕੀਆ ਜੋ ਤਨ ਆਪਣਾ ਬੂੜ ਆਪ ਛੱਡਿਆ ਮਾਇਆ ਨਾਲ ਆਪ ਜੁੜਿਆ ਤੇ ਕੁੱਟੀ ਜੋ ਹਿਲਦਾ ਨਹੀਂ ਤੇ ਕੁੱਟੀ ਨੂੰ ਦਸ ਕਹੀ ਬੈਠਾ ਸੋ ਫਿਰ ਉਦੋਂ ਕੀ ਗੱਲ ਕੀ ਕਿੱਥੇ ਇਸ਼ਾਰਾ ਹੈ ਇਸ਼ਾਰਾ ਉੱਥੇ ਮੁਸਲਮਾਨਾਂ ਦਾ ਰਾਜ ਹੈ ਉੱਥੇ ਉਹਦੇ ਭੱਜ ਕੇ ਜਾ ਬੜੇ ਫਿਰ ਪਹਾੜਾਂ ਜੋਗੀ ਪਰ ਬੁਰੀ ਹਾਲਤ ਹੈ ਪੰਡਤ ਦੀ ਉਹ ਕਹਿ ਰਹੇ ਨੇ ਇਹਨਾਂ ਨੂੰ ਤੁਸੀਂ ਜੋ ਕੀਤਾ ਸੋ ਉਹਨੂੰ ਫਿਰ ਕਰੋ ਬਰਦਾਸ਼ਤ ਮੁੱਛ ਮੁੱਛ ਕੋਏ ਰੁਲਾਇਆ ਹੈ ਜੀ ਹਾਂ ਜੋ ਕੀਤਾ ਪਾ ਲਿਆ ਗੁਲਾਮ ਹੋ ਤੁਸੀਂ ਗਰਮ ਗਿਆਨ ਤੁਹਾਡੇ ਕੋਲ ਦੋ ਅੱਖਾਂ ਤੁਹਾਡੇ ਕੋਲ ਇੱਕ ਅੱਖਾ ਤੁਸੀਂ ਹੋ ਗਏ ਅੰਨੇ ਲੋਕ ਕਰਕੇ ਅੰਨੇ ਤੇ ਕਾਣਿਆਂ ਨੇ ਕਰ ਲਿਆ ਤੁਹਾਡੇ ਤੇ ਰਾਜ ਕਰਕੇ ਹੀ ਕਰ ਤਾਂ ਰਾਜ ਅੰਨਿਆਂ ਚ ਰਾਜਾ ਹੁੰਦਾ ਹੀ ਹੈ ਰਾਜ ਹੋ ਗਿਆ ਇਹਨਾਂ ਦਾ ਹੋਣਾ ਹੀ ਸੀ ਖੁਸ਼ੀ ਨਾਲ ਮੁਸਲਮਾਨ ਬਣੇ ਸਾਰੇ ਹੁਣ ਤੁਸੀਂ ਹੋਣਾ ਪਾਉਂਦੇ ਹੋ ਹੁਣ ਵੀ ਅਗਲੇ ਕੋਈ ਕੁਝ ਬਣਦਾ ਕੋਈ ਕੁਝ ਬਣਦਾ ਇਸਾਈ ਹਾਂਜੀ ਇਸ ਕੋ ਦੋਸ਼ ਦੇਹ ਤੂੰ ਪ੍ਰਾਣੀ ਸਭ ਆਪਣਾ ਕੀਆ ਕਰਾਰਾ ਹੈ ਇਥੋਂ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਆਪਣੀ ਗਲਤੀ ਕਰਕੇ ਹੀ ਅਸੀਂ ਇੱਥੇ ਆਏ ਆ ਉਹ ਆਪਣੀ ਗਲਤੀ ਨੂੰ ਹੁਣ ਆਪੇ ਸੁਧਾਰੋ ਪੈਰ ਕੋਹੜਾ ਮਾਰਿਆ ਤਾਂ ਆਪਣੇ ਅਸੀਂ ਆਪਣੇ ਮੂਲ ਨਾਲ ਆਪ ਟੁੱਟੇ ਹੋਏ ਹਾਂ ਸਾਡੇ ਪ੍ਰਚਾਰ ਤਾਂ ਇਹ ਆ ਵੀ ਪਰਮੇਸ਼ਰ ਨੇ ਭੇਜਿਆ ਹੋਇਆ ਸਾਨੂੰ ਇੱਥੇ ਅਸੀਂ ਤਾਂ ਆਪਣੀ ਮਰਜ਼ੀ ਨਾਲ ਆਏ ਹੋਏ ਆ ਇੱਥੇ ਆਪਣੀ ਗਲਤੀ ਨਾਲ ਆਏ ਹੋਏ ਆ ਮਰਜ਼ੀ ਨਾਲ ਤਾਂ ਨਹੀਂ ਆਏ ਹੋਏ ਆਪਣੀ ਗਲਤੀ ਨਾਲ ਆਏ ਹੋਏ ਆ ਗਲਤੀ ਦਾ ਸੁਧਾਰ ਕਰਨਾ ਹੈ ਸੀ ਨਹੀਂ ਕਰਦੇ ਫਿਰ ਵੀ ਗੁਰਬਾਣੀ ਵੀ ਲੈ ਕੇ ਭੇਜਿਓ ਮੈਸੇਜ ਵੀ ਦੇਤਾ ਸੁਧਾਰ ਕਰ ਲੋ ਕਰ ਲੋ ਕਰ ਲੋ ਫਿਰ ਵੀ ਨਹੀਂ ਕਰਦੇ ਨਹੀਂ ਕਰਦੇ ਮਰੋ ਫਿਰ ਹਾਂਜੀ ਹਮ ਮੈਂ ਮਮਤਾ ਕਰਦਾ ਆਇਆ ਆਸਾ ਮਨਸਾ ਬੰਦ ਚਲਾਇਆ मेरी मेरी करत क्या ले चाले बिखलादे छार बिकारा ही हमें ममता करता आया की करता आया हमें या ममता मैं मेरा मेरा हा मेरा हो या मैं आए कर दू मैं आए कर दू ए दो गल नहीं करता आया है और की करता आया ताकत को दो ही चीजा ने या ममता है या हो है कौन तो सा आशा ममता ਮਨ ਚਲਾਇਆ ਆਸਾ ਮਨ ਦੀ ਜਿਹੜੀ ਇੱਛਾ ਹੈ ਨਾ ਮਨਸਾ ਮਨ ਦੀ ਇੱਛਾ ਹੁੰਦੀ ਹੈ ਉਹਨੇ ਬੰਨਿਆ ਹੋਇਆ ਬੰਨਾਂ 'ਚ ਪਾਇਆ ਹੋਇਆ ਚੱਲਿਆ ਫਿਰਦਾ 84 ਦੇ ਗੇੜ 'ਚ 84 ਦੇ ਗੇੜ 'ਚ ਆਸਾ ਮਨਸਾ ਦਾ ਬੰਨਿਆ ਹੋਇਆ ਮਨ ਦੀ ਇੱਛਾ ਦਾ ਆ ਕਾਮਨਾਵਾਂ ਜਿਹੜਾ ਪੂਰੀਆਂ ਕਰਦੇ ਨੇ ਉਹ ਉਹੀ ਬੰਨ ਕੇ ਰੱਖਦੇ ਨੇ ਉੱਥੋਂ ਫੇਰੀ ਥੱਲੇ ਜਿਹੜੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਨਾ ਉਹ ਜਨਮ ਮਨ 'ਚ ਰੱਖਦੀਆਂ ਨੇ ਮੇਰੀ ਮੇਰੀ ਕਰਤ ਚਾਲੇ ਚਾਲੇ ਵਿਕਲਾਦੇ ਛਾਰ ਵਿਕਾਰਾ ਹੈ ਇਹ ਜਿਹੜੇ ਮੇਰੀ ਮੇਰੀ ਕਰਨ ਵਾਲੇ ਨੇ ਕਿਆ ਲੈ ਕੇ ਚੱਲੇ ਹੋਏ ਨੇ ਕੀ ਲੈ ਕੇ ਚੱਲੇ ਹੋਏ ਨੇ ਆਪਣੇ ਅੰਦਰ ਆ ਬੇਖਾਇ ਮਾਇਆ ਛਾਰ ਆ ਬਾਹਰ ਇਹ ਸਰੀਰ ਹੈ ਇਹ ਛਾਰ ਹੈ ਅੰਦਰ ਮਾਇਆ ਦਾ ਮੋਹ ਹੈ ਇਹ ਵਿਕਾਰਨ ਵਿਕਾਰ ਨੇ ਇਹ ਲੈ ਕੇ ਚੱਲੇ ਹੋਏ ਆ ਇਹਨਾਂ ਕੋ ਸੌਦਾ ਵੇਖੋ ਦਾਦੇ ਛਾਰ ਸਵਾ ਬਾਹਰ ਸਰੀਰ ਇਹ ਬਕਾਰ ਹਿਰਦੇ ਵਿੱਚ ਇਹ ਲੈ ਕੇ ਚੱਲੇ ਹੋਏ ਇਹਦੇ ਦੇ ਸਵਾਦ ਦੱਸੋ ਕਿਸੇ ਕੋਲ ਕੀ ਹੈ ਸੱਚਣ ਕੀ ਹੈ ਕਿਸੇ ਕੋਲ ਬਾਕੀ ਮਾਇਆ ਤਾਂ ਬਾਹਰ ਰਹਿ ਜਾਣੀ ਹੈ ਬਾਕੀ ਚੌਧਰ ਕਿਸੇ ਨੂੰ ਨਹੀਂ ਪੁੱਛਣੀ ਉਹਦੇ ਬੜੇ ਬੜੇ ਰਾਜੇ ਹੋ ਕੇ ਚਲੇ ਗਏ ਤੇ ਇਦੋਂ ਤਾਂ ਉਹਨਾਂ ਦੇ ਜਿਹੜੇ ਚਪੜਾਸੀ ਸੀ ਉਹਨਾਂ ਕੋਲ ਤਾਕਤਾਂ ਜ਼ਿਆਦਾ ਸੀ ਜਿੱਡੀਆਂ ਇਹਨਾਂ ਕੋਲ ਜੀਐਮ ਕੋ ਤਾਕਤ ਆ ਬੜੇ ਬੜੇ ਏਡੇ ਏਡੇ ਰਾਜੇ ਤੇ ਉਹਨਾਂ ਦੇ ਛੋਟੇ ਛੋਟੇ ਅਫਸਰਾਂ ਕੋਲ ਏਡੋ ਬੜੀਆਂ ਤਾਕਤਾਂ ਸੀ ਹਾਂਜੀ ਹਰ ਕੀ ਭਗਤੀ ਕਰੋ ਜਨ ਭਾਈ ਅਕਥ ਕਥਾ ਮਨ ਮਨਹਿ ਸਮਾਈ ਉਠ ਚਲਤਾ ਠਾਕ ਰਖੋ ਘਰੀ ਆਪਣੇ ਤੁਖ ਕਾਟੇ ਕਾਟਨ ਹਾਰਾ ਹੈ ਇਹ ਗੁਰਮੁਖ ਪਿਆਰਿਓ ਤੇ ਗਿਆਨਵਾਨੋ ਜਨ ਭਾਈ ਹਰ ਕੀ ਭਗਤ ਕਰੋ ਅਕਥ ਕਥੋ ਐਸੀ ਕਥਾ ਕਰੋ ਜਿਹੜੀ ਮੁੱਕਣ ਵਾਲੀ ਉਹ ਨਾ ਹੋਵੇ ਅਕਥ ਦੀ ਕਥਾ ਨਰਾਲੀ ਨਰਾਲੀ ਕਥਾ ਕਰੋ ਮਨ ਮਨੈ ਸਮਾਈ ਸਤ ਕਥੋ ਮਨ ਮਨੈ ਸਮਾਈ ਜਿਹੜਾ ਮਨ ਹੈ ਆਪਣੇ ਮੂਰ ਤੇ ਸਮਾਜਵੇ ਮਨ ਵਿੱਚ ਹੀ ਸਮਾਜਵੇ ਮਨ ਆਪਣੇ ਅੰਦਰ ਹੀ ਸਮਾਜਵੇ ਜਵੇ ਚਲਤਾ ਆਤ ਰੱਖੋ ਕਰ ਆਪਣੇ ਜਦ ਮਨ ਉੱਠ ਕੇ ਤੁਰਨ ਲੱਗਦਾ ਨਾ ਇਹਨੂੰ ਰੋਕ ਕੇ ਉੱਥੇ ਬਿਠਾ ਲਓ ਚੱਲਣਾ ਰੋ ਇਹਨੂੰ ਤੁਰਨ ਦੋ ਜਦ ਮਨ ਕਿਤੇ ਇਹਨੂੰ ਉੱਠਣ ਦੀ ਗੱਲ ਕਰਦਾ ਹੈ ਜਦ ਹੀ ਰੋਕ ਦੋ ਉੱਥੇ ਬਿਠਾ ਦੋ ਕੰਨ ਫੜ ਕੇ ਉੱਥੇ ਹੀ ਇੱਥੇ ਬੈਠ ਜਾ ਨਹੀਂ ਸਕਦਾ ਕਿਤੇ ਤਾਂ ਰੋਕ ਕੇ ਰੱਖੋ ਕਰ ਆਪਣੇ ਹਿਰਦੇ 'ਚ ਰੱਖੋ ਤਿਰਕੁਟੀ ਜਾਣੇ ਨਾ ਦਵੋ ਦੁੱਖ ਕਾਟੇ ਕਾਟਣ ਹਾਰਾ ਹੈ ਉਹ ਦੁੱਖ ਆਪੇ ਜਿਹੜੇ ਬਾਹਰਲੇ ਦੁੱਖ ਨੇ ਜਿਹਦੇ ਵਾਸਤੇ ਭਜਦਾ ਸੰਸਾਰੀ ਦੁੱਖ ਉਹ ਆਪੇ ਹੁਕਮ ਨਾਲ ਕੱਟੇ ਜਾਣਗੇ ਤੂੰ ਨਾ ਚਿੰਤਾ ਕਰ ਬਾਹਰਲੇ ਦੁੱਖਾਂ ਦੀ ਬਾਹਰਲੇ ਦੁੱਖ ਆਪੇ ਕੱਟੇ ਜਾਂਦੇ ਨੇ ਹਾਂਜੀ ਅਕਥ ਕਥੋ ਮਨ ਮਨੇ ਸਮਾਈ ਮਨ ਆਪਣੇ ਮੂਲ ਚ ਸਮਾ ਜਾਏਗਾ ਹਾਂਜੀ ਹਾਂ ਦੋ ਮਨ ਹੈ ਆਪਣੇ ਕੋਲ ਹੈ ਜੀ ਹੁਣ ਉਹੀ ਦਾਲ ਹੈ ਹੋਰ ਦਾਲ ਕੋਠੀ ਹੈ ਇੱਥੇ ਦੋ ਮਨੇ ਆ ਗਏ ਨਾ ਮਨ ਮਨੇ ਸਮਾਈ ਇੱਕ ਹੋ ਜਾਂਦਾ ਫਿਰ ਗੁਰਬਾਣੀ ਇਕੱਠ ਕਥਾ ਹੈ ਜੀ ਹਾਂਜੀ ਇਕੱਠ ਕਥੋ ਮਨ ਮਨੇ ਸਮਾਈ ਉਠ ਚਲਤਾ ਠਾਕ ਰਖੋ ਘਰੀ ਆਪਣੇ ਤੋ ਕਾਟੇ ਕਾਟਨ ਹਾਰਾ ਇਹ ਅਸੀਂ ਕਰਨਾ ਹੈ ਜੀ ਆਪਣਾ ਮਨ ਜਿਹੜਾ ਹੈਗਾ ਉਹਨੂੰ ਆਪਣੇ ਘਰ ਦੇ ਵਿੱਚ ਕਾਬੂ ਕਰਕੇ ਰੱਖਣਾ ਹਾਂ ਇਹਨੂੰ ਬਾਹਰ ਨਹੀਂ ਜਾਣ ਦੇਣਾ ਉੱਠਣ ਨਹੀਂ ਦੇਣਾ ਇੱਥੋਂ ਬੈਠੇ ਤੇ ਸ਼ਬਦ ਵਿਚਾਰ ਚਲਾ ਕੇ ਰੱਖਣਾ ਇਹ ਬੁੱਧੀ ਦਾ ਕੰਮ ਹੈ ਜੀ ਹਾਂਜੀ ਹਰ ਗੁਰ ਪੂਰੇ ਕੀ ਓਟ ਪਰਾਤੀ ਗੁਰਮੁਖੀ ਹਰ ਲਿਵ ਗੁਰਮੁਖੀ ਜਾਤੀ ਨਾਨਕ RAM ਨਾਮ ਮਤ ਉਤਮ ਹਰ ਬਖਸ਼ੇ ਪਾਰ ਉਤਾਰਾ ਹੈ ਹਰੀ ਗੁਰਪੂਰੇ ਕੀ ਓਟ ਪਰਾਤੀ ਜਦ ਹਰੀ ਗਿਆਨਵਾਨ ਹੋ ਗਿਆ ਪੂਰਾ ਹੋ ਗਿਆ ਫਿਰ ਜਦ ਇਹਨੂੰ ਗਿਆਨ ਹੋ ਗਿਆ ਹਰ ਨੂੰ ਫਿਰ ਪੂਰਨ ਬ੍ਰਹਮ ਹੋ ਗਿਆ ਵੀ ਓਟ ਪ੍ਰਾਤੀ ਇਹਦੀ ਓਟ ਬਸ ਇਹਦੀ ਤਾਂ ਫਿਰ ਓਟ ਇਦੋਂ ਤਾਂ ਵੱਡੀ ਕੋਈ ਓਟ ਇਹਦੀ ਪੂਰਨ ਬ੍ਰਹਮ ਦੀ ਓਟ ਤੋਂ ਵੱਡੀ ਓਟ ਕੋਈ ਨਹੀਂ ਪੂਰਨ ਬ੍ਰਹਮ ਸਰਵਿਆਪੀ ਹੁੰਦਾ ਹਰੀ ਨੇ ਗੁਰਪੂਰੇ ਦੀ ਓਟ ਲਈ ਹੈ ਗੁਰਪੂਰੇ ਦੀ ਓਟ ਪ੍ਰਾਤੀ ਗੁਰਮੁਖੀ ਵੀ ਗੁਰਮੁਖੀ ਜਾਤੀ ਗੁਰਮੁਖਾਂ ਵਾਲੀ ਜਿਹੜੀ ਹੱਲ ਹੈ ਵਾ ਗੁਰਮੁਖ ਨੇ ਜਾਣ ਲਈ ਉਹ ਗੁਰਮੁਖੇ ਜਾਣ ਸਕਦਾ ਬ੍ਰਹਮ ਗਿਆਨੀ ਕੀ ਕਾਤ ਬ੍ਰਹਮ ਗਿਆਨੀ ਜਾਣਾ ਨਾਨਕ RAM ਨਾਮ ਮਤ ਉੱਤਮ ਉੱਤਮ ਨਾਨਕ ਕਹਿੰਦਾ RAM ਨਾਮ ਦੀ ਜਿਹੜੀ ਮਤ ਹੈ ਉੱਤਮ ਮਤ ਇਹ ਸਭ ਤੋਂ ਉੱਤਮ ਮਤ ਹੈ ਉੱਚਤਮ ਅਵਸਥਾ ਦੀ ਗੱਲ ਹੈ ਹਰਿ ਬਖਸ਼ੇ ਪਾਰ ਉਤਾਰਾ ਹੈ ਹਰ ਬਖਸ਼ੇ ਹਰੀ ਬਖਸ਼ਾ ਜਾਂਦਾ ਹੈ ਪਾਰ ਉਤਾਰਾ ਹੈ ਮਾਇਆ ਤੋਂ ਪਖਸਾ ਸਾਧਨ ਤੋਂ ਪਾਰ ਹੋ ਜਾਂਦਾ ਨਹੀਂ ਤਾਂ ਹਰ ਮਾਇਆ ਦੇ ਵਿੱਚੇ ਘੁੰਮਦਾ ਰਹਿੰਦਾ ਜਿਹਨੂੰ ਇਹ ਹਰ ਕਹਿੰਦੇ ਨੇ ਉਹ ਜੰਮਣ ਮਨ ਚ ਹੁੰਦਾ ਠੀਕ ਹੈ ਜੀ ਨਾਨਕ RAM ਨਾਮੇ ਮਤ ਉਤਮ ਜਿਹੜੀ ਮਤ RAM ਨਾਮ ਦੇ ਦੁਆਰਾ ਮੁਕਤੀ ਪ੍ਰਾਪਤ ਕਰਨਾ ਚਾਹੁੰਦੀ ਹੈ ਉਹ ਸਭ ਤੋਂ ਉੱਤਮ ਹੈ ਜੀ ਇਹਨਾਂ ਨੇ ਕੀ ਕੀਤਾ ਅੱਜ ਤੱਕ ਦੀ ਪੜ੍ਹਾਈ ਰੱਖ ਲਈ ਅੱਜ ਤੋਂ ਬਾਅਦ ਵੀ ਛੱਡ ਮੁਕਤੀ ਤੱਕ ਦੀ ਪੜ੍ਹਾਈ ਰੱਖ ਲਈ ਜੇ ਅੱਧ ਦੀ ਪੜ੍ਹਾਈ ਛੱਡੀ ਸੀ ਤਾਂ ਅੱਧ ਦੀ ਪੜ੍ਹਾਈ ਖਤਮ ਨਹੀਂ ਸੀ ਕਰਨੀ ਉਦੋਂ ਗਾਂ ਦੀ ਖਤਮ ਕਰਤੀ ਬਸ ਜਿਹੜਾ ਪਰਮੇਸ਼ਰ ਦਾ ਪ੍ਰਾਤਮ ਪਰਮਾਤਮਾ ਬਣਾਤਾ ਉਹ ਨਹੀਂ ਸੀ ਕਰਨਾ ਜੇ ਕਹਿੰਦੇ ਭਾਈ ਅੱਧ ਤੱਕ ਦੀ ਪੜ੍ਹਾਈ ਹੈ ਅੱਧ ਤੱਕ ਦੀ ਪੜ੍ਹਾਈ ਆਹ ਹੈਗੀ ਹੈ ਤੇ ਫਿਰ ਬਾਅਦ ਚ ਕਰ ਲਿਓ ਅਗਲੀ ਤਾਂ ਖਤਮ ਕਰਤੀ ਅਗਲੀ ਹੈ ਉਹਦੀ ਪਰਿਭਾਸ਼ਾ ਹੀ ਬਦਲਤੀ ਨਾਮ ਦੀ ਪਰਿਭਾਸ਼ਾ ਬਦਲਤੀ ਜਪਤੀ ਤਪਦੀ ਸਾਰੀ ਪਰਿਭਾਸ਼ਾ ਹੀ ਬਦਲਤੀ ਇਹਨਾਂ ਨੇ ਤਾਂ ਧਰਮੇ ਨਵਾਂ ਕਰ ਲਿਆ ਮਾਇਆ ਜਿ ਡਬੋਣ ਵਾਲਾ ਇਹ ਗਲਤੀ ਕੀਤੀ ਹੈ ਠੀਕ ਹੈ ਤੇ ਇਹਦੇ ਵਿੱਚ ਵਾਹਿਗੁਰੂ ਬੋਲਣ ਦਾ ਜਾਂ ਰਟਣ ਦਾ ਤਾਂ ਕੋਈ ਸਥਾਨ ਨਹੀਂ ਰਿਹਾ ਹੁਣ ਕੋਈ ਮਤਲਬ ਹੀ ਨਹੀਂ ਰਿਹਾ ਇਹਦੇ ਵਿੱਚ ਬੋਲਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਠੀਕ ਹੈ ਜੀ ਇੱਥੇ ਮਾਰੂ ਮਹੱਲਾ ਪਹਿਲਾ ਤੇ 10ਵੇਂ ਔਰ ਪਹਿਲੇ 6 ਸੋਲਿਆਂ ਵਿੱਚ 16 16 ਬੰਦ ਸੀ 7ਵੇਂ 8ਵੇਂ 9ਵੇਂ 10ਵੇਂ ਚ ਹੁਣ ਤੱਕ ਆਪਾਂ ਨੂੰ 17 17 ਬੰਦ ਆ ਰਹੇ ਆਓਗੇ ਫਿਰ 16 ਸ਼ੁਰੂ ਹੋ ਜਾਣਗੇ ਫਿਰ ਉਹ ਦੱਖਣੀ ਵੀ ਲੱਗ ਜਾਣਾ ਉਹਦੇ ਨਾਲ ਸਿਰਲੇਖ ਵੀ ਲੱਗ ਜਾਣਾ